संत का दुखी सदा उपवित्र संत का दुखी किसे का नहीं मित्र ਅਪਵਿੱਤ ਹੁੰਦਾ ਹੈ ਲਫ਼ਜ਼ ਅਪਵਿੱਤਰ ਨਹੀਂ। अपवित्र ਸੰਤ ਕਾ ਦੋਖੀ सदा ਸਦਾ अपवित्र ਅਪਵਿੱਤ ਸੰਤ ਕੇ ਦੋਖੀ ਨਾਲ ਇਹ ਸ਼ਬਦ ਜੁੜੀ ਹੋਈ ਹੈ ਉਹਦਾ ਮਨ ਕਦੇ ਵੀ ਪਵਿੱਤਰ ਨਹੀਂ ਹੁੰਦਾ 24 ਘੰਟੇ 'ਚ ਕੋਈ ਐਸਾ ਟਾਈਮ ਨਹੀਂ ਹੁੰਦਾ ਉਹਦਾ ਮਨ ਪਵਿੱਤਰ ਹੋ ਜਾਵੇ ਸਦਾ ਪਵਿੱਤਰ ਸਦਾ ਪਾਪ ਦੀ ਕੁੰਡੀ ਉਹਦੀ ਖੁੱਲਦੀ ਹੋਈ ਨਹੀਂ ਪਾਪ ਨਹੀਂ ਜਾਂਦਾ ਉਹਦਾ ਸਦਾ ਪਵਿੱਤਰ ਸੰਤ ਦਾ ਦੁੱਖ ਕਿਸੇ ਦਾ ਨਹੀਂ ਮਿੱਤਰ ਵੀ ਕਿਸੇ ਦਾ ਨਹੀਂ ਅਪਵਿੱਤਰ ਆਦਮੀ ਕਿਸੇ ਦਾ ਮਿੱਤਰ ਨਹੀਂ ਹੁੰਦਾ ਮਨ ਦਾ ਕਪੜਾ ਉਹ ਪਵਿੱਤਰ ਮਾਇਆ ਨਾਲ ਹੈ ਜਿੱਥੇ ਮਾਇਆ ਹੈ ਉੱਥੇ ਮਿੱਤਰਤਾ ਕਰਦੀ ਸਵਾਰਥ ਹੈ ਤੇ ਸਵਾਰਥ ਤੇ ਮਿੱਤਰਤਾ ਦੀ ਹੋਈ ਨਹੀਂ ਸਕਦੀ ਮਿੱਤਰ ਔਰ ਪਿਆਰ ਦੋ ਚੀਜ਼ਾਂ ਸਵਾਰਥ ਵਾਲੀ ਮਾਇਆ ਵਾਲੀ ਜਗ੍ਹਾ ਹੁੰਦੀ ਹੈ ਮਾਇਆ ਵਾਲੀ ਜਗ੍ਹਾ 'ਚ ਮੋਹ ਹੋ ਸਕਦਾ ਉਹ ਹੋ ਸਕਦਾ ਪਿਆਰ ਨਹੀਂ ਹੋ ਸਕਦਾ ਮੋਹ ਹੋ ਸਕਦਾ ਹਾਂਜੀ संत का दुखी सदा उपवित्र संत का दुखी किसे का नहीं मित्र ਤਾਂ ਕਿਸੇ ਦਾ ਮਿੱਤਰ ਹੀ ਨਹੀਂ ਇਹਦਾ ਮਤਲਬ ਹੈ ਉਹਨਾਂ ਦੀ ਕੋਈ ਆਰਗੇਨਾਈਜੇਸ਼ਨ ਨਹੀਂ ਬਣ ਸਕਦੀ ਜੇ ਬਣੂਗੀ ਔਰ ਉਹ ਉਹਨਾਂ ਦੀ ਕੋਈ ਫੌਜ ਵੀ ਬਣਾ ਲੈਣਗੇ ਤਾਂ ਆਪਸ ਵਿੱਚ ਹੀ ਉਹਨਾਂ ਦੀ ਮਿੱਤਰਤਾ ਨਹੀਂ ਹੁੰਦੀ ਜਿਵੇਂ ਅਕਾਲੀ ਨੇ ਜਿੰਨਾ ਚਿਰ ਸੰਤ ਕੇ ਦੋਖੀ ਨਹੀਂ ਰਿਹਾ ਖਾਲਸਾ ਉਹਨਾਂ ਚਿਰ ਹੈ ਆਪਸ ਵਿੱਚ ਹੀ ਪ੍ਰੇਮ ਸੀ ਉਹਨਾਂ ਦਾ ਮਿੱਤਰ ਸੀ ਤਾਂ ਬਾਅਦ ਆ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਬੁਰੀਤਾਂ ਦਾ ਖਾਲਸੇ ਨੂੰ ਕਹਿ ਰਹੇ ਨੇ ਜਿਹੜੇ ਮਿੱਤਰਤਾ ਰੱਖਦੇ ਸੀ ਉਹਨਾਂ ਨਾਲ ਜਿਨ੍ਹਾਂ ਦੀ ਮਿੱਤਰਤਾ ਸੀ ਬਚੇ ਸਭ ਪਤਾ ਸੀ ਕਿ ਕਿਹੜੇ ਕਿਹੜੇ ਪਿੰਡ ਕਿਹੜੇ ਕਿਹੜੇ ਬੰਦੇ ਜੁੜੇ ਹੋਏ ਨੇ ਸਭ ਨੂੰ ਪਤਾ ਹੀ ਹੁੰਦਾ ਦੂਜਿਆਂ ਦੀ ਲੋੜ ਨਹੀਂ ਦੂਜਿਆਂ ਨਾਲ ਨਹੀਂ ਦੂਜਿਆਂ ਨੂੰ ਮਿੱਤਰਾਂ ਨੂੰ ਤੇ ਬਿਨਾਂ ਦੱਸਣ ਦੀ ਲੋੜ ਨਹੀਂ ਉਹਨਾਂ ਨੇ ਕਿਹੜਾ ਸੱਚ ਮੰਨਣਾ ਉਹਨਾਂ ਨੂੰ ਹਾਂ ਦੱਸਿਓ ਉਹਨਾਂ ਨੂੰ ਦੱਸੋ ਨਾ ਦੱਸੋ ਕੋਈ ਰੌਲਾ ਨਹੀਂ ਲੋ ਸੰਤ ਕੇ ਦੋਖੀ ਦੇ ਲੋ ਸੰਤ ਕੇ ਦੋਖਿਆਂ ਨੂੰ ਦੱਸਣ ਦੀ ਲੋੜ ਨਹੀਂ ਸੰਤ ਦੇ ਮਿੱਤਰਾਂ ਨੂੰ ਦੱਸਣ ਦੀ ਲੋੜ ਹੈ ਜੇ ਮਿੱਤਰ ਹੁੰਦਾ ਦੋਖੀ ਨਹੀਂ ਹੁੰਦਾ ਯਾ ਤਾਂ ਸੰਤ ਕੇ ਮਿੱਤਰ ਹੁੰਦੇ ਨੇ ਆ ਸੰਤ ਕੇ ਦੋਖੀ ਹੁੰਦੇ ਨੇ ਜਦ ਜੇ ਭਗਤਾਂ ਨੂੰ ਸੰਤ ਕਹਿ ਲਈਏ ਜੇ ਗੁਰੂ ਨਾਨਕ ਨੂੰ ਸੰਤ ਕਹਿ ਲਈਏ ਜੇ ਗੁਰੂ ਘਰ ਨੂੰ ਸੰਤ ਕਹਿ ਲਈਏ ਸਾਰੇ ਸੰਤ ਨੇ ਜੇ ਜਿਨ੍ਹਾਂ ਦੀ ਬਾਣੀਆਂ ਨੂੰ ਸੰਤ ਮੰਨ ਲਈਏ ਉਹ ਹਰ ਕੇ ਸੰਤ ਨੇ ਇਹ ਸਾਰੇ ਹਰ ਕਾ ਸਿਰਫ ਕੋ ਸੋਹਰ ਜਿਹਾ ਤਾਂ ਇਹ ਤਾਂ ਹਰ ਕੇ ਸੰਤ ਨੇ ਔਰ ਜਿਹੜੇ ਇਹਨਾਂ ਦੇ ਮਿੱਤਰ ਤੇ ਉਹਨਾਂ ਨੇ ਲੋਹਾਈਆਂ ਨੇ ਖੋਪਰੀਆਂ ਉਹਨਾਂ ਨੇ ਕਟਾਏ ਨੇ ਬੰਦ ਬੰਦ ਉਹ ਚੜੇ ਨੇ ਚੜਦੀਆਂ ਤੇ ਉਹ ਚੀਰੇ ਗਏ ਨੇ ਆਰਿਆਂ ਨਾਲ ਤੇ ਜਿਹੜੇ ਦੂਏ ਤੇ ਸੰਤ ਦੇ ਦੋਖੀ ਉਹ ਸੀਗੇ ਚੁਗਲ ਦੂਏ ਪਾਸੇ ਉਹਨਾਂ ਦੇ ਵਿੱਚ ਜਿਹੜੇ ਵਿਰੋਧ ਕਰਨ ਵਾਲੇ ਸੀ ਜਿਵੇਂ ਸ੍ਰੀ ਚੰਦ ਵਾਲੇ ਜਿਹੜੇ ਸਾਰੇ ਬੰਦੇ ਸੀ 500 ਕਿਰਪਾਲ ਦਾਸ ਤੋਂ ਬਿਨਾਂ ਸਾਰੇ ਹੀ ਭੱਜ ਗਏ ਜਦ ਫੌਜਾਂ ਚੜ ਕੇ ਆਈਆਂ ਭਾਈਤਾ ਜੀ ਅੰਦਰੋਂ ਸੰਤ ਕੇ ਮਿੱਤਰ ਨਹੀਂ ਸੀ ਨਾਲ ਖੜੇ ਸੀ ਮਿੱਤਰ ਤਾਂ ਉਹਨਾਂ ਨਾਲ ਸੀ ਨਜ਼ਕਾਂ ਨਾਲ ਤਾਂ ਭੱਜ ਗਏ ਕਿਰਪਾਲ ਦਾਸ ਕੱਲਾ ਬਚਿਆ ਨਾਲ ਰਿਹਾ ਕਿਰਪਾਲ ਦਾਸ ਨੂੰ ਹੁਣ ਉਹ ਕਿਰਪਾਲ ਦਾਸ ਦੇ ਦੇ ਤੇ ਉਦਾਸੀ ਨਹੀਂ ਜਾਂਦੇ ਸਿੰਘ ਬੈਠਾ ਸੀ ਹਾਂ ਗੁਰੂ ਸਾਹਿਬ ਨੇ ਕਿਉਂ ਰਹਾ ਸੀ ਉਹ ਸਾਡੇ ਨਾਲ ਹੈ ਉਦਾਸੀ ਉਦਾਸੀ ਦਸਗਾ ਨਾਲ ਨਦਗ ਸੀ ਨਾ ਜੇ ਇਸ ਕਰਕੇ ਸਾਡੇ ਬੰਦ ਕੋਈ ਅਸੀਂ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਪਰ ਰੱਖਿਆ ਕਾਦੇ ਵਾਸਤੇ ਹੋਇਆ ਤਾਂ ਤੁਹਾਨੂੰ ਪਤਾ ਨਾ ਤੁਹਾਨੂੰ ਵੀ ਅਸੀਂ ਨਾਲ ਰੱਖਿਆ ਸੀ ਪੌਂਡੇ ਸਾਹਿਬ ਫਿਰ ਤੁਸੀਂ ਬਾਤ ਚ ਵੀ ਕੀ ਕੀਤਾ ਬਾਅਦ ਵੀ ਜੰਗ ਕਰਦਾ ਰਿਹਾ ਖਾਲਸਾ ਕੀ ਕੀਤਾ ਤੁਸੀਂ ਕੁਝ ਨਹੀਂ ਕੀਤਾ ਇਹ ਕੀਤਾ ਵੀ ਪ੍ਰਚਾਰ ਬਦਲਦਾ ਪ੍ਰਚਾਰ ਜਿਹੜਾ ਪੈਟਰਨ ਇਹਦਾ ਯੋਗ ਮਤ ਦਾ ਉਹਦੇ ਤੇ ਅਰਥਾਤ ਕੀ ਬਾਣੀ ਕਿ ਯੋਗ ਮਤ ਤੋਂ ਪ੍ਰਭਾਵਿਤ ਸੀ ਉਹ ਯੋਗੀ ਦਾ ਚੇਲਾ ਸੀ ਨਾ ਦਾ ਕਰ ਪੀਰੋਂ ਕੰਨ ਉਹ ਵਿਚਾਰ ਧਾਰਾ ਦੇ ਅਕੋਰਡਿੰਗ ਅਰਥ ਕਰਤੇ ਗੁਰਬਾਣੀ ਦੇ ਆ ਸੇਵਾ ਕੀਤੀ ਇਹਨਾਂ ਨੇ ਸਾਹਿਬ ਜੀ ਨੇ ਉਦੋਂ ਕੀਤੀ ਜਦ ਰਣਜੀਤ ਸਿੰਘ ਦਾ ਰਾਜ ਸੀ ਬਿਸਲਾਣੇ ਇਹ ਸਾਰੇ ਹੀ ਜਿਹੜਾ ਟੋਲਾ ਸੀ ਇਹ ਸਾਰੇ ਹੀ ਸ੍ਰੀ ਚੰਦੀਏ ਰਾਮ ਰਈਏ ਧੀਰਵਲੀ ਜਿਹੜਾ ਕੋੜਮਾ ਸੀ ਵੀੜਿਆਂ ਦਾ ਇਹ ਉਹ ਸਿੱਖ ਸੀ ਆਵੜੇ ਇਧਰ ਸਹਿਜੂ ਬੇਦੀ ਸਹਿਜੂ ਬੇਦੀ ਸਹਿਜੂ ਬੇਦੀ ਅਕਾਲੀ ਫੂਲਾ ਨੂੰ ਹਾਸ਼ੀਏ ਤੇ ਕਰਤਾ ਅਕਾਲੀ ਫੂਲਾ ਸਾਨੂੰ ਨਹੀਂ ਹੁਣ ਕੋਈ ਤਾਂ ਬਣਾਉਂਦਾ ਬੰਦੇ ਵਾਸਤੇ ਦਾ ਬਣਾਉਂਦੇ ਅਕਾਲੀ ਫੂਲਾ ਨੂੰ ਦੇਣ ਨਹੀਂ ਬਣਾਉਂਦਾ ਬਾਬਾ ਬਣਾਉ ਸੋ ਭੱਲੇ ਦਾ ਨਹੀਂ ਕੋਈ ਬਣਾਉਂਦਾ ਬੰਦੇ ਵਾਸਤੇ ਦਾ ਬਣਾਉਂਦੇ ਇੱਥੋਂ ਪਤਾ ਲੱਗਦਾ ਕੌਣ ਨੇ ਜਿਹੜੇ ਬਾਬਾ ਬਣਾਉ ਸੋ ਭੱਲੇ ਨੇ ਪੂਰੇ ਹੋ ਕੇ ਵਜੀਦਾ ਘੇਰਿਆ ਉਹਦੀ ਗੱਲ ਨਹੀਂ ਕਰਦੇ ਪੂਰੇ ਖੜਿਆ ਉਹਨੇ ਵਰਛਾ ਮਾਰਿਆ ਬਗਾ ਕੇ ਉਹਦੇ ਛਾਤੀ 'ਚ ਲੱਗਣਾ ਸੀ ਬਚ ਗਿਆ ਨਹੀਂ ਲੱਗਿਆ ਮਨੋਜ ਭੁੱਲੇ ਹਾਂ ਬਾਂਦੇ ਕੋ ਐਨਾਮ ਦੇ ਵਿਚਾਰੇ ਦੀ ਉਹਦੀ ਗੱਲ ਨਹੀਂ ਕਰਦੇ ਬੰਦੇ ਵਾਦਰ ਨਹੀਂ ਕਰਦੇ ਜਿਹੜਾ ਜੰਗ ਦੇ ਮੈਦਾਨ 'ਚ ਹਾਜ਼ਰ ਨਹੀਂ ਹਾਂ ਜਿਹੜੇ ਜੰਗ ਦੇ ਮੈਦਾਨ 'ਚ ਹਾਜ਼ਰ ਨਹੀਂ ਉੱਥੇ ਬਿਲਕੁਲ ਹਾਜ਼ਰ ਨਹੀਂ ਹੋ ਪਿੱਛੇ ਬੈਠਾ 10 ਕਿਲੋਮੀਟਰ ਤੇ ਬੈਠਾ ਵੀ ਜੇ ਤੋਪ ਦਾ ਬੋਲਾ ਬਣਾ ਕੇ ਆੜੇ ਦੇ ਮੇਰੇ ਉਹਦੀ ਗੱਲ ਕਰਦੇ ਜਿਹਨੇ ਇੱਕ ਵੀ ਤਲਵਾਰ ਨਹੀਂ ਚਲਾਈ ਕਿਤੇ ਸਾਬਤ ਨਹੀਂ ਹੁੰਦਾ ਇਤਿਹਾਸ ਉਹਨੇ ਕਦੇ ਤੀਰ ਚਲਾਇਆ ਹੋਵੇ ਜਾਂ ਕਦੇ ਤਲਵਾਰ ਚਲਾਈ ਕਿਤੇ ਹੀ ਸਾਬਤ ਨਹੀਂ ਹੁੰਦਾ ਉਹਦੇ ਲਗਾ ਕਰਦੇ ਔਰ ਜਦ ਲੋੜ ਪਈ ਹੋਵੇ ਜਦ ਜ਼ਿੰਮੇਵਾਰੀ ਉਹਦੀ ਆਈ ਬਾਬਾ ਬਨੋ ਸਭ ਭੱਲੇ ਨਹੀਂ ਛੱਡ ਗਏ ਜਦੇ 800 850 ਸਿੰਘ ਸਰੈਂਡਰ ਕਰਾਤਾ ਨਾਲ ਦਾ ਸਰੈਂਡਰ ਕਰੋ ਆ ਸੀ ਉਹਦਾ ਸੱਚ ਉਹਦੇ ਚ ਜੇ ਜੇ ਹੁੰਦਾ ਸੱਚ ਪੱਲੇ ਤੇ ਫਿਰ ਇਦਾਂ ਨਹੀਂ ਸੀ ਕਰਦੇ ਨਾ ਮਤਲਬ ਅੰਦਰ ਖੜਨੇ ਰੜੇ ਹੋਏ ਸੀ ਪਤਾ ਨਹੀਂ ਉਹਦਾ ਛੱਡਿਆ ਨਹੀਂ ਉਹਨਾਂ ਨੇ ਕਿਉਂਕਿ ਨੇ ਅਪਰਾਧ ਬੜੇ ਕੀਤੇ ਸੀ ਨਾ ਸਮਾਣੇ ਬੰਦੇ ਮਾਰੇ ਸੀ ਛੱਡ ਕੇ ਮੈਂ ਦਿੰਦੇ ਕੋਈ ਕੋਈ ਹੀ ਸੀ ਇਹਨਾਂ ਨੂੰ ਬੁਖਰਾ ਰੱਖ ਕੇ ਸੰਤ ਦੇ ਦਿੱਦਕ ਨੇ ਇਹਨਾਂ ਨੂੰ ਟਾਰਗੇਟ ਬਣਾ ਕੇ ਟੋਲੇ ਨੂੰ ਗੁਰਬਾਣੀ ਦਿੱਤੀ ਹੋਈ ਹੈ ਇਹ ਇਸ ਸੰਤੋ ਦਾ ਕੌਣ ਹੈ ਇਸ ਪਾਇ ਤਾਂ ਕਬੀਰ ਕਹਿੰਦਾ ਹੈ ਹਰ ਕਾ ਸੰਤ ਸੰਤੇ ਹੈ ਨਹੀਂ ਕੋਈ ਗੁਰਨਾਨਕ ਜੀ ਨੂੰ ਖੋਜਦਾ ਸੰਤ ਨੂੰ ਸੰਤੇ ਹੈ ਨਹੀਂ ਕੋਈ ਸੰਤ ਕਿੱਥੋਂ ਆ ਗਏ ਜਿਹੜੇ ਸੰਤ ਦੀ ਗੱਲ ਕਰਦੇ ਪੰਜਵੀਂ ਪਾਸੇ ਜਾਂ ਗੁਰੂ ਨਾਨਕ ਵੇਲੇ ਸੰਤੇ ਕੋਈ ਨਹੀਂ ਗੁਰੂ ਨਾਨਕ ਕਹਿੰਦਾ ਨਾਨਕ ਸੰਤ ਮਿਲੇ ਸੱਚ ਪਾਈਏ ਜੇ ਸੰਤ ਮਿਲੇ ਤਾਂ ਸੱਚ ਦਾ ਪਤਾ ਲੱਗੀ ਹੋਵੇ ਤੇ ਸੱਚ ਤਾਂ ਗੁਰੂ ਨਾਨਕ ਬਣਦਾ ਫਿਰਦਾ ਦੁਨੀਆ ਨੂੰ ਤੇ ਜਿਹੜਾ ਦੂਆ ਸੰਤ ਕੀ ਉਹ ਸੁੱਤਾ ਪਿਆ ਸੀ ਉਹ ਕਿਉਂ ਨਾ ਵੰਡਿਆ ਉਹਨੇ ਸੱਚ ਉਹਦੀ ਬਾਣੀ ਦਿਖਾਓ ਦਿੱਤੀ ਸਭ ਫਰੌਡੀ ਨੇ ਫਰੌਡੀਆਂ ਨੇ ਪ੍ਰਚਾਰ ਕੀਤਾ ਸਾਡੇ ਕੋਲ ਪ੍ਰਚਾਰ ਹੁੰਦਾ ਸੀ ਸੀਮਤ ਦਾਇਰੇ 'ਚ ਪ੍ਰਚਾਰ ਹੁੰਦਾ ਸੀ ਗੁਰੂ ਘਰ ਦਾ ਕਿਉਂ ਨਹੀਂ ਸੀ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਪ੍ਰਚਾਰ ਮੁਲਕ ਦੇ ਵਿੱਚ ਰਾਜ ਜਿਹੜਾ ਸੀ ਮੁਸਲਮਾਨੀ ਰਾਜ ਸੀ ਐਂਦੀ ਖੁੱਲ ਕੇ ਗੱਲ ਨਹੀਂ ਸੀ ਕੀਤੀ ਜਾ ਸਕਦੀ ਉਦੋਂ ਨਾ ਸਾਧਨ ਦੇ ਸੀ ਇਹ ਪ੍ਰਚਾਰ ਫੈਲਾਉਣ ਦੇ ਹਾਂਜੀ ਸੰਤ ਦਾ ਦੁਖੀ ਸਦਾ ਉਪਵਿੱਤ संत का दुखी किसे का नहीं मिलता ਸੰਤ ਕਾ ਦੋਖੀ ਸਦਾ ਅਪਵਿੱਤ ਬੜੇ ਬੜੇ ਸੰਤ ਨੇ ਜਿਹੜੇ ਅੱਜ ਜਿਨ੍ਹਾਂ ਦੇ ਨਾਂ ਨੇ ਉਹਨਾਂ ਦਾ ਸਾਰਾ ਅੰਦਰ ਦੀਆਂ ਪੱਕੀਆਂ ਬਾਹਰ ਆ ਰਹੀਆਂ ਨੇ ਜਿਵੇਂ ਸਾਰਾਮ ਦੀਆਂ ਆ ਗਈਆਂ ਸਰਸੇ ਵਾਲੇ ਦੀਆਂ ਆ ਗਈਆਂ ਹੋਰ ਆਈ ਜਾਂਦੀਆਂ ਨੇ ਜਿਵੇਂ ਵੀ ਹੋਰ ਆ ਜਾਣਗੀਆਂ ਜਿਹੜੇ ਨੇਕ ਸੰਤ ਨੇ ਉਹ ਚੁੱਪ ਕੀਤੇ ਨੇ ਉਹਦੀਆਂ ਹਜ਼ਾਰ ਰਾਮੇਬਾਜੀ ਕਰਦੇ ਜੇ ਉਹਨਾਂ ਨੂੰ ਗਿਆਨ ਨਹੀਂ ਉਹ ਬਹੁਤਾ ਲੋਕਾਂ ਦੇ ਸ਼ੋਭ ਨਹੀਂ ਕਰਦੇ ਵੀ ਸਾਨੂੰ ਗਿਆਨ ਇਹ ਜਿਨ੍ਹਾਂ ਨੇ ਆਹ ਕੁਝ ਕਰਨਾ ਸ਼ੁਰੂ ਕੀਤਾ ਤਾਂ ਨਾ ਬੰਦੇ ਇਕੱਠੇ ਕਰਕੇ ਪੈਸੇ ਬਣਾਉਣੇ ਆਸ਼ਰਮ ਬਣਾਉਣੇ ਇਹਨਾਂ ਦੇ ਬੱਲੇ ਕੱਖ ਨਹੀਂ ਸੀ ਉਹ ਜਿਹੜੇ ਤੋਂ ਪ੍ਰਾਣੇ ਨੇ ਕੋਈ ਜਾਣਦੇ ਨੇ ਹੋਏ ਜੇ ਰਮੇ ਵੀ ਨਹੀਂ ਕਰਦੇ ਹੈਗੇ ਨਾ ਬੰਦੇ ਇਹਦੀ ਵੀ ਸਭ ਇਹਨਾਂ ਸ਼ਾਇਦੀ ਹਿੰਦੂਆਂ 'ਚ ਚਾਹੇ ਪੂਰੀ ਗੱਲ ਉਹਨਾਂ ਕੋਲ ਨਹੀਂ ਹੈ ਪਰ ਬਹੁਤ ਹੱਦ ਤੱਕ ਗਿਆਨ ਹੈ ਆਸਾ ਸਾਰਾ ਉਹਨਾਂ ਕਿਤੇ ਜ਼ਿਆਦਾ ਉਹ ਜੰਮਦੇ ਹੀ ਸੰਤ ਨੇ ਜੰਮੇ ਹੀ ਉਹ ਛੋਟੇ ਹੁੰਦਿਆਂ ਤੋਂ ਹੀ ਸੰਤਾਂ ਦੇ ਨੇ ਇਹ ਕੱਲ ਆਇਆ ਹੈ ਮਾਸਟਰ ਲੱਗਿਆ ਹੋਇਆ ਸੀ ਆਸਾਰਾਮ ਤਾਂ ਟੀਚਰ ਪੜਾਉਂਦਾ ਸੀ ਇਸ ਕਰਕੇ ਜਿਹੜੇ ਲੋਕ ਇੱਕਦਮ ਇਸ ਤਰੀਕੇ ਨਾਲ ਵੱਧਦੇ ਨੇ ਉਹਨਾਂ ਦਾ ਕੁਝ ਪ੍ਰਚਾਰ ਸੱਚ ਦਾ ਸੱਚ ਨਹੀਂ ਹੁੰਦਾ ਸਾਜਦਾ ਪ੍ਰਚਾਰ ਕਰਨਾ ਹੁੰਦਾ ਉਹਨਾਂ ਦਾ ਕੁਝ ਹੋਰ ਹੁੰਦਾ ਉਹ ਸੰਤ ਨਹੀਂ ਹੁੰਦੇ ਸੰਤ ਕੇ ਦੁਖੀ ਹੁੰਦੇ ਨੇ ਅਸਲ ਤੇ ਜਿਹੜਾ ਆਦਮੀ ਇਹ ਕਹਿ ਰਿਹਾ ਹੋਵੇ ਕਿ ਦੁਨੀਆ ਕਹੇ ਪੱਥਰ ਮੇ ਭਗਵਾਨ ਨਹੀਂ ਹੈ ਤੂੰ ਮਤ ਮੰਨੋ ਉਹ ਫਿਰ ਸੰਤ ਦਾ ਦੁਖੀ ਹੈ ਸੰਤ ਨਹੀਂ ਇਹ ਗੱਲ ਕਹਿ ਸਕਦਾ ਕਬੀਰ ਹੈ ਸੰਤ ਜੇ ਕਬੀਰ ਨੂੰ ਸੰਤ ਮੰਨਦੇ ਹੋ ਤਾਂ ਉਹ ਕਹਿੰਦਾ ਪਾਤੀ ਤੋੜੇ ਮਾਲਣੀ ਪਾਤੀ ਪਾਤੀ ਜਿਓ ਜਿਸ ਪਾਨ ਕੋ ਪਾਤੀ ਤੋੜੇ ਸੋ ਪਾਨ ਜਿਓ ਭੁੱਲੀ ਮਾਲਣ ਫੁੱਲ ਤੋੜਦੀ ਹੈ ਪੱਤਾ ਤੋੜਦੀ ਹੈ ਮਾਲਣ ਕਾਦੇ ਵਾਸਤੇ ਮੂਰਤੀ ਵਾਸਤੇ ਪੱਥਰ ਵਾਸਤੇ ਤੇ ਪੱਤੇ ਦਾ ਜਾਨ ਉਹ ਕਹਿੰਦਾ ਹੈ ਜੀ ਜਿਸ ਪੱਥਰ ਵਾਸਤੇ ਉਹ ਮੂਰਤੀ ਵਾਸਤੇ ਪੱਤਾ ਤੋੜਿਆ ਫੁੱਲ ਤੋੜਿਆ ਉਹ ਜਿਓ ਹੈ ਐਸਾ ਨਹੀਂ ਕਰਨਾ ਚਾਹੀਦਾ ਭੁੱਲ ਕੇ ਵੀ ਕੋਲੀ ਬਲੜੀ ਹੈ ਉਹ ਸਤਗੁਰ ਜਾਗਦਾ ਹੈ ਦੇਖੋ ਇਹ ਗੱਲ ਦਾ ਵਿਰੋਧ ਕਰਿਆ ਫਿਰ ਉਹਨੇ ਆਸਾ ਰਾਮ ਦੇ ਭਗਤ ਕਬੀਰ ਦੀ ਦਾ ਉਹਦੀ ਸਜ਼ਾ ਵੀ ਮਿਲਦੀ ਹੈ ਜੇਲ੍ਹ 'ਚ ਬੈਠਾ ਸੰਤ ਦਾ ਦੋਖੀ ਕਿਸੇ ਦਾ ਨਹੀਂ ਮਿਲਦਾ ਸਦਾ ਅਪਵਿੱਤ ਅਪਵਿੱਤਰਤਾ ਉਹਦੀ ਜਹਰ ਹੋ ਗਈ ਹਿਰਦੇ 'ਚ ਕੀ ਸੀ ਸੰਤ ਦਾ ਦੋਖੀ ਕਿਸੇ ਦਾ ਨਹੀਂ ਮਿਲਦਾ ਜਿਹੜਾ ਆਪਣੇ ਚੇਲਿਆਂ ਨੂੰ ਸਿੱਖਿਆ ਉਲਟੀ ਦਿੰਦਾ ਨਰਕ 'ਚ ਪੈਣ ਦੀ ਉਹ ਬਿੱਤ ਹੋਰ ਦਾ ਹੋਊਗਾ ਸਿੱਖਿਆ ਦਾ ਉਲਟੀ ਦੇ ਰਿਹਾ ਉਹ ਗੁਰਬਾਣੀ ਕਹਿੰਦੀ ਹੈ ਬਾਹਰ ਦੇ ਪਰਮੇਸ਼ਰ ਦਾ ਹੀ ਕਬੀਰ ਲੋਕ ਸੰਤ ਬੰਦੇ ਨੇ ਜਾਂ ਤਾਂ ਕਬੀਰ ਝੂਠਾ ਜਾਂ ਫਿਰ ਆਸਾਰਾਮ ਝੂਠਾ ਆਸਾਰਾਮ ਨੂੰ ਕੀ ਲੋੜ ਸੀ ਇਹ ਗੱਲ ਕਰਨ ਦੀ ਜਿਹੜੀ ਗੱਲ ਗਲਤ ਹੈ ਝੂਠ ਬੋਲਣ ਦੀ ਕੀ ਲੋੜ ਸੀ ਸਦਾ ਪਵਿੱਤਾ ਜਿਹੜਾ ਉਹ ਸੰਤ ਨਹੀਂ ਹੁੰਦਾ ਸੰਤ ਦਾ ਦੁਖੀ ਹੁੰਦਾ ਭੇਖ ਜਾਏ ਸੰਤ ਵਾਲਾ ਹੋਵੇ ਕਿਸੇ ਦਾ ਨਹੀਂ ਬਿੱਤੋ ਸੰਤ ਦਾ ਦੁਖੀ ਕਿਸੇ ਦਾ ਨਹੀਂ ਬਿੱਤੋ ਸੰਤ ਕੇ ਦੁਖੀ ਕੋ ਡਾਣ ਲੱਗੇ ਸੰਤ ਕੇ ਦੁਖੀ ਕੋ ਡਾਣ ਲੱਗੇ ਸੰਤ ਕੇ ਦੁਖੀ ਨੂੰ ਡਾਣ ਲੱਗਦਾ ਲੱਗ ਡਾਣ ਲੱਗਦਾ ਹੈ ਗੁਰਬਾਣੀ ਕਹਿੰਦੀ ਹੈ ਉਹਨੂੰ ਸਜ਼ਾ ਮਿਲਦੀ ਹੀ ਮਿਲਦੀ ਹੈ ਸੰਤ ਕੇ ਦੁਖੀ ਕੋ ਸਭ ਤਿਆਗਾ ਸੰਤ ਕੇ ਦੁਖੀ ਕੋ ਸਭ ਤਿਆਗਾ ਉਹ ਜਿੰਨੇ ਸਾਰਿਆਂ ਦਾ ਹੀ ਤਿਆਗਿਆ ਹੋਇਆ ਹੁਣ ਐ ਮੁਸ਼ਕਲ ਹੋ ਗਈ ਕੌਣ ਕਹੇ ਆਜ਼ਾਰਾਮ ਦੇ ਨਾਲ ਜਨ ਵੀ ਮੁਸ਼ਕਲ ਹੋਇਆ ਹੋਇਆ ਕਹਿਣਾ ਵੀ ਸੰਤ ਠੀਕ ਸੀਗਾ ਸ਼ਰਮ ਆਉਂਦੀ ਆ ਉਹਨਾਂ ਨੂੰ ਮਹਿਸੂਸ ਕਰਦਿਆਂ ਨੂੰ ਕਿ ਅਸੀਂ ਉਹਦੀ ਸੰਗਤ ਕੀਤੀ ਜਿਹੜੇ ਅੰਦਰੋਂ ਸੰਤੀ ਰੱਖਦੇ ਉਹ ਵੀ ਨਹੀਂ ਕੁਝ ਅੰਦਰੋਂ ਜਿਹੜੇ ਸਭ ਸਿਮਤੀ ਰੱਖਦੇ ਤੇ ਉਹ ਵੀ ਬੋਲ ਨਹੀਂ ਸਕਦੇ ਉਹ ਵੀ ਬੋਲ ਨਹੀਂ ਸਕਦੇ ਇੰਨਾ ਕੁਝ ਪਿੱਛੋਂ ਨਿਕਲਿਆ ਕੀ ਕਰਨ ਵਿਚਾਰੇ ਸੰਤ ਦਾ ਦੁਖੀ ਮਹਾ ਅਹੰਕਾਰੀ ਸੰਤ ਦਾ ਦੁਖੀ ਸਦਾ ਬਿਕਾਰੀ ਸੰਤ ਦਾ ਦੁਖੀ ਮਹਾ ਅਹੰਕਾਰੀ ਕਾਰੇ ਸੀ ਜੇ ਅਹੰਕਾਰ ਨਾ ਹੁੰਦਾ ਇੰਨੀ ਦੁਨੀਆ ਦੇ ਵਿੱਚ ਕੀ ਹਾਲ ਹੋਊ ਮੇਰਾ ਜਦੋਂ ਪਾਜ ਖੁੱਲ ਗਿਆ ਇਹ ਕਬਰ ਨਹੀਂ ਸੀ ਕਰਦਾ ਉਹਨੂੰ ਇਹ ਸੀ ਵੀ ਮੇਰੇ ਸਾਹਮਣੇ ਮੈਂ ਜੋ ਮਰਜ਼ੀ ਕਰੀ ਜਾਵਾਂ ਮੈਂ ਤਾਂ ਭਗਵਾਨ ਆ ਸਭ ਰੱਥ ਕੋ ਨਹੀਂ ਦੋਸ ਸਾਈ ਇਹਨਾਂ ਨੇ ਆ ਹੋਇਆ ਸਭ ਰੱਥ ਕੋ ਨਹੀਂ ਦੋਸ ਸਾਈ ਮੈਂ ਸਭ ਰੱਥਾਂ ਮੈਨੂੰ ਦੋਸ ਹੈ ਨਹੀਂ ਜਿਵੇਂ ਕ੍ਰਿਸ਼ਨ ਨੂੰ ਇਹਨਾਂ ਨੇ ਬਣਾਇਆ ਵੀ ਦੋਸ ਹੈ ਨਹੀਂ ਤੋਂ ਤਾਂ ਲੱਗ ਜੂਗਾ ਪਤਾ ਲੱਗੇਗਾ ਦੋਸ ਦਾ ਪਤਾ ਇਹ ਉਹ ਖੋਲਦੇ ਨੇ ਉਹ ਉਹਨਾਂ ਗੱਲਾਂ ਨੂੰ ਸੱਚ ਮੰਨ ਕੇ ਉਹ ਰਾਹ ਤੁਰ ਪਏ ਉਹਦਾ ਕ੍ਰਿਸ਼ਨ ਦਾ ਲੀਲਾ ਨਾ ਉਹ ਨੱਚਣਾ ਨੱਚਣਾ ਉਹ ਉਹ ਰਾਹ ਤੁਰ ਪਏ ਉਹ ਪਤਾ ਲੱਗ ਵੀ ਉਹ ਰਾਹ ਸੱਚ ਐਕਚੁਅਲੀ ਹੈ ਕੀ ਕਿਹਨਾਂ ਨੇ ਬਣਾਇਆ ਸੀ ਉਹਦਾ ਫਿਰ ਇਹ ਰਸਤਾ ਜਿਹੜੇ ਤੁਸੀਂ ਜਾ ਰਹੇ ਉਹ ਜੋ ਹੀ ਕੋ ਨਿਕਲਣਾ ਜਿਹੜਾ ਨਿਕਲੇ ਨਿਕਲੂਗੇ ਇਹ ਕੁਝ ਉਹਨੂੰ ਸਿੱਖਿਆ ਹੀ ਦੇ ਰਿਹਾ ਸਿੱਖਿਆ ਹੀ ਦੇ ਰਿਹਾ ਸੰਤ ਕੇ ਦੁਖੀ ਕੋ ਡਾਨ ਲੱਗਦਾ ਸੰਤ ਕੇ ਦੁਖੀ ਕੋ ਸਭ ਤੇ ਅੱਗੇ ਆ ਗਿਆ ਜਦ ਡੰਨ ਲੱਗਦਾ ਹੈ ਸਰਦਾਰ ਫੜ ਲੈਂਦੀ ਹੈ ਬਦਨਾਮ ਹੋ ਜਾਂਦਾ ਸਾਰੇ ਪਰੇ ਹੋ ਜਾਂਦੇ ਨੇ ਫਿਰ ਸਾਰੇ ਤਿਆਰ ਹੁੰਦੇ ਫਿਰ ਨਹੀਂ ਕੋਈ ਹੱਕ ਚ ਬੋਲਦਾ ਆਪਾਂ ਨੇ ਇੱਕ ਇਹਦੇ ਨਾਲ ਇੱਕ ਹਾਲੀਆ ਜੋ ਘਟਨਾ ਹੋਈ ਹੋਈ ਹੈ ਉਹ ਸਾਡਾ ਕਿਹੜਾ ਉਹਨਾਂ ਦੁਸ਼ਮਣੀ ਹੈ ਆਸਰਾਮ ਨਾਲ ਆਸਰਾਮ ਨਾਲ ਅਸੀਂ ਤਾਂ ਸਾਡੇ ਕੋਲ ਇਸ ਵੇਲੇ ਘਟਣਾ ਹੈ ਉਹਦੇ ਨਾਲ ਮਿਲਾ ਕੇ ਗੱਲ ਕਰ ਰਹੇ ਹਾਂ ਇਹੋ ਜੀ ਗੱਲ ਕਹੀ ਹੋਈ ਹੈ ਇਹ ਜਿਹਾ ਨਕਸ਼ਾ ਖਿੱਚਿਆ ਹੋਇਆ ਦੇਖ ਕਿੱਡਾ ਹੀ ਸੰਤ ਹੋਵੇ ਜੇ ਉਹ ਸੰਤ ਨਾ ਹੋਵੇ ਤਾਂ ਸੰਤ ਦਾ ਦੁੱਖ ਹੀ ਹੁੰਦਾ ਜੇ ਪੁਰਸ ਦੇ ਵਿੱਚ ਪੁਰਸ ਵਾਲਾ ਸਹੀ ਨਾ ਹੋਵੇ ਲੋਕਾਂ ਨੂੰ ਲੁੱਟਦਾ ਆ ਚੋਰੀਆਂ ਕਰਦਾ ਹੋਵੇ ਡਾਕੇ ਮਾਰਦਾ ਹੋਵੇ ਤਾਂ ਪੁਰਸ ਦਾ ਦੁੱਖ ਹੀ ਹੁੰਦਾ ਪੁਰਸ ਨੂੰ ਬਦਨਾਮ ਕਰਦਾ ਹੁੰਦਾ ਚਾਹੇ ਉਹ ਪੁਲਿਸ ਵਾਲਾ ਸੱਚਾ ਹੋਵੇ ਚਾਹੇ ਪੁਲਿਸ ਵਾਲਾ ਡੁਪਲੀਕੇਟ ਹੋਵੇ ਜੇ ਉਹ ਐਸਾ ਕੰਮ ਕਰਦਾ ਜਿਹਦੇ ਨਾਲ ਵਰਦੀ ਬਦਨਾਮ ਹੋਵੇ ਤਾਂ ਪੁਲਿਸ ਦਾ ਦੁਖੀ ਹੈ ਉਹ ਵਰਦੀ ਦਾ ਦੁਖੀ ਹੈ ਉਹ ਇਨਸਾਫ ਦਾ ਦੁਖੀ ਹੈ ਦੁਖੀ ਬਣਿਆ ਜਾਊ ਚੰਗਾ ਨਹੀਂ ਮੰਨਣਾ ਉਹਨੂੰ ਪੁਲਿਸ ਵਾਲੇ ਦੀ ਪਰ ਉਹ ਗੱਲ ਅਲੱਗ ਹੈ ਜੇ ਚਲੋ ਸਿੰਪਥੀ ਵੀ ਹੁੰਦੀ ਹੈ ਪਰ ਫਿਰ ਬੋਲ ਨਹੀਂ ਸਕਦੇ ਬੜਾ ਮੁਸ਼ਕਲ ਪੈ ਜਾਂਦਾ ਉਹਨਾਂ ਨੂੰ ਤਿਆਗਣਾ ਹੀ ਪੈਂਦਾ ਫਿਰ ਉਹਦੀ ਫੇਵਰ ਨਹੀਂ ਪੈਂਦਾ ਉਹ ਸਭ ਹਾਂਜੀ ਸੰਤ ਦਾ ਦੋਖੀ ਮਹਾ ਅਹੰਕਾਰੀ ਸੰਤ ਦਾ ਦੋਖੀ ਮਹਾ ਅਹੰਕਾਰੀ ਬਹੁਤ ਵੱਡਾ ਹੰਕਾਰ ਹੋ ਜਾਂਦਾ ਹੈ ਵੀ ਮੈਨੂੰ ਕੋਈ ਹੱਥੇ ਨਹੀਂ ਪਾ ਸਕਦਾ ਉਹ ਜਿਹਦੇ ਇੱਕ ਪਾਸੇ ਅਟਲ ਬਿਹਾਰੀ ਵਾਜਪਾਈ ਬੈਠਾ ਹੋਵੇ ਇੱਕ ਪਾਸੇ ਬੈਠਾ ਹੋਵੇ ਅਡਵਾਨੀ ਮੋਦੀ ਦਾ ਹੋਵੇ ਉੱਥੇ ਚੀਫ ਮਿਨਿਸਟਰ ਮੋਦੀ ਬਰਾਬਰ ਵੀ ਨਹੀਂ ਬਹਿ ਸਕਦਾ ਸੀ ਤੇ ਉਦੋਂ ਹੰਕਾਰ ਹੋ ਕੀ ਹੋਈ ਮੋਦੀ ਉਹਦੀ ਜੀਵ ਮਿਨਿਸਟਰ ਹੁੰਦਾ ਸਟੇਜ ਤੇ ਉੱਤੇ ਬੈਠਾ ਸੀ ਉਹ ਇਹ ਬੜਾ ਹੰਕਾਰ ਕੀ ਹੁੰਦਾ ਬੇਦੂ ਦਾ ਹੱਥੇ ਨਹੀਂ ਪਾ ਸਕਦੀ ਸਰਕਾਰ ਬਹੁਤ ਵੱਡਾ ਹੰਕਾਰ ਹੀ ਐਸਾ ਅਪਰਾਧ ਕਰਵਾ ਸਕਦਾ ਹੈ ਕਿ ਹੰਕਾਰ ਹੀ ਨਹੀਂ ਤਾਂ ਡਰ ਹੋਊਗਾ ਡਰਿਆ ਹੋਇਆ ਐਸਾ ਅਪਰਾਧ ਨਹੀਂ ਕਰਦਾ ਵੱਡਾ ਹੰਕਾਰ ਹੀ ਕਰ ਸਕਦਾ ਜੇ ਰਾਜਾ ਕਰਦਾ ਵੱਡਾ ਹੰਕਾਰ ਹੀ ਹੁੰਦਾ ਜੇ ਸਮਰੱਥ ਹੁੰਦਾ ਕੋਈ ਡਾਕੂ ਹੁੰਦਾ ਉਹ ਜੋ ਮਰਜ਼ੀ ਕਰ ਲਵੇ ਹਾਂ ਬੜੇ ਬੜੇ ਰਾਜੇ ਨੇ ਇਹ ਜੇ ਕੁਝ ਕਰਦੇ ਰਹੇ ਨੇ ਉਹ ਇਹਨਾਂ ਨੇ ਕਹਿਆ ਤਾਂ ਉਹ ਦੋਸ ਦੋਸ ਹੁੰਦਾ ਹੈ ਬਦਨਾਮ ਵੀ ਨਹੀਂ ਦੱਸਦੇ ਪਾਣੀ ਨੇ ਗੱਲ ਮੰਦੀ ਸਭ ਰਤ ਕੋ ਨਹੀਂ ਦੋਸ ਗੁਜ਼ਰ ਜੋ ਸਭ ਦਾ ਦੋਸ਼ ਵਾਲਾ ਕੰਮ ਹੀ ਨਹੀਂ ਕਰਦਾ ਕੋਈ ਦੋਸ਼ ਨਹੀਂ ਹੁੰਦਾ ਸਮਰੱਥ ਕੋ ਜਿਹਦੇ ਵਿੱਚ ਦੋਸ਼ ਹੈ ਸਮਰੱਥ ਨਹੀਂ ਹੁੰਦਾ ਜਿਹੜਾ ਸਮਰੱਥ ਹੈ ਉਹਦੇ ਵਿੱਚ ਦੋਸ਼ ਨਹੀਂ ਹੁੰਦਾ ਇਹ ਜਿਹਨੇ ਕਿਹਾ ਸਮਰੱਥ ਕੋ ਨਹੀਂ ਦੋਸ ਜਾਣੀ ਇਹ ਕੱਚੀ ਬਾਣੀ ਹੈ ਤਾਂ ਗੁਰਬੰਤ ਤੇ ਉਲਟਾ ਧਰਮ ਤੇ ਉਲਟਾ ਹੈ ਫਿਕਰ ਹੀ ਧਰਮ ਤੇ ਉਲਟਾ ਹੈ ਜੇ ਸਮਰੱਥ ਗੁਰੂ ਰੂਹਾ ਪਰਮੇਸ਼ਰ ਹੋ ਤਾਂ ਕੋਈ ਦੋਖ ਹੀ ਨਹੀਂ ਹੈ ਉਹ ਦੋਖ ਤਾਂ ਸਾਡੇ ਚ ਦੇ ਜੀਵਾਂ ਦੇ ਵੀ ਦੋਖ ਹੁੰਦੇ ਨੇ ਪਰਮੇਸ਼ਰ ਦੋਖ ਨੇ ਜਿਹਨੂੰ ਪਰਮੇਸ਼ਰ ਦੋਖ ਲੱਗਦੇ ਨੇ ਉਹ ਧਰਮ ਕਿਹਾ ਜਾਏ ਉਹ ਧਾਰਮਿਕ ਬੰਦਾ ਹੈ ਕਿ ਨਹੀਂ ਹੈ ਇਹ ਤਾਂ ਹੁਣ ਸਿਆਣੇ ਬੰਦੇ ਆਪੇ ਸਮਝ ਲੈਣਗੇ ਗਾਹ ਬੋਲਣ ਦੀ ਕੀ ਲੋੜ ਹੈ ਜਿਹਨੂੰ ਕੀ ਦੋਖ ਲੱਗਦੇ ਨੇ ਉਹ ਧਰਮ ਤੇ 180 ਡਿਗਰੀ ਖਿਲਾਫ ਖੜਾ ਹੈ ਉਹ ਧਰਮ ਦੇ ਵਿਰੋਧ ਖੜਾ ਧਾਰਮਿਕ ਬੰਦਾ ਨਹੀਂ ਹੈ ਉਹ ਇਸ ਕਰਕੇ ਪੰਡਤ ਦੀ ਭਾਸ਼ਾ ਹੈ ਸਭ ਰਥ ਕੋ ਦੀ ਦੋਸ ਕਰਾਈ ਪੰਡਤ ਨੇ ਬਾਟ ਪੜ ਲਿਆ ਇਹੀ ਤਾਂ ਗੱਲ ਕਬੀਰ ਕਹਿ ਰਿਹਾ ਪੰਡਤ ਪਾੜੀ ਬਾਟ ਰਸਤਾ ਹੋਰ ਪਾੜ ਲਿਆ ਅਲੱਗ ਕਰ ਲਿਆ ਸੱਚ ਤੋਂ ਝੂਠ ਦਾ ਰਸਤਾ ਕਰ ਲਿਆ ਤਾਂ ਰਮਾਇਣ ਜਿਹੜੀ ਪੰਡਤ ਵਾਲੀ ਆ ਉਹਦੇ ਵਿੱਚ ਹੈ ਲਿਖਿਆ ਹੋਇਆ ਸਭ ਜਿਹੜੇ ਪੰਡਤਾਂ ਨੇ ਲਿਖਵਾਈ ਹੈ ਉਹ ਰਮਾਇਣ ਦਾ ਉਹ ਤਾਂ ਫਿਰ ਇਹ ਜੀ ਹੋਊਗੀ ਹੋਜੀ ਸੰਤ ਦਾ ਦੁਖੀ ਸਦਾ ਬਿਕਾਰੀ ਸੰਤ ਦਾ ਦੁਖੀ ਸਦਾ ਬਿਕਾਰੀ ਸਦਾ ਬਿਕਾਰੀ ਹੈ ਸੰਤ ਦਾ ਦੋਖੀ ਸਦਾ ਹੀ ਉਹਦੇ ਬੁਕਾਰ ਹੁੰਦਾ ਇੱਕ ਗੱਲ ਹੋਰ ਕਹਿਣੀ ਪਊਗੀ ਇੱਥੇ ਜੇ ਅਸੀਂ ਕਹਿ ਰਹੀਏ ਸਮਰੱਥ ਕੋ ਦੋਸ਼ ਨਹੀਂ ਹੈ ਇਹਨਾਂ ਦੀਆਂ ਸਾਖੀਆਂ ਚੋਂ ਇਹ ਗੱਲ ਝੂਠ ਸਾਬਤ ਹੁੰਦੀ ਹੈ ਆਪਣੀਆਂ ਪੁਰਾਣਕ ਸਾਖੀਆਂ ਸਾਖੀਆਂ ਇਹਨਾਂ ਦੀਆਂ ਇਹ ਗੱਲ ਦੇ ਖਿਲਾਫ ਖੜੀ ਹੋਈ ਜਿਹੜੀ ਇਹਨਾਂ ਨੇ ਕਹੀ ਤਾਂ ਹੀ ਕਹੇ ਸਿਮਰਤ ਬੇਦ ਪ੍ਰਾਣ ਪੁਕਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗਾਲੀ ਹੋ ਜੀ ਜਿੰਨਾ ਚਿਰ ਪ੍ਰਮਾਣ ਨਹੀਂ ਸੀ ਦਿੱਤਾ ਜਾਂਦਾ ਇਹ ਗੱਲ ਦਾ ਸਾਖੀ ਦਾ ਸੈ ਸੰਗਤ ਨੂੰ ਇਹ ਗੱਲ ਕਲੀਅਰ ਨਹੀਂ ਸੀ ਹੋਣੀ ਜੋ ਕਹਿਤੀ ਵੀ ਕੀ ਗੱਲ ਸ਼ਿਵ ਜੀ ਤੇ ਸਾਖੀ ਹੈ ਸ਼ਿਵ ਜੀ ਦੀ ਕਿ ਬ੍ਰਹਮਾ ਜਿਹੜਾ ਹੈ ਉਹਦੀ ਜਿਹੜੀ ਲੜਕੀ ਹੈ ਉਹ ਬਹੁਤ ਸੁੰਦਰ ਉਹ ਜਾ ਸਾਖੀਆਂ ਆਏ ਜਾਂ ਬਣ ਗਏ ਤੇ ਬਾਪ ਆਪਣੀਆਂ ਧੀਆਂ ਨਾਲ ਬਲਾਤਕਾਰੇ ਕਰਨਗੇ ਕਿਉਂ ਹੋ ਰਹੇ ਨੇ ਬਲਾਤਕਾਰ ਲੜਕੀਆਂ ਨਾਲ ਜਿਹੜੀਆਂ ਤੇ ਧੀਆਂ ਨੇ ਸਾਖੀ ਹੈ ਤੇ ਉਹਦੀ ਨੀਅਤ ਫਿੱਟ ਗਈ ਆਪਣੀ ਕੁੜੀ ਤੇ ਸਾਹਮਣੇ ਆ ਗਈ ਉਹ ਜੈਸਾ ਆਈ ਤਾਂ ਹੋਊਗੀ ਉਹ ਬਾਤ ਕੋਲ ਆ ਜਾਂਦੀ ਹੈ ਉਹਨੇ ਉਹਦੀ ਅੱਖ ਦੇ ਕੇ ਉਹਦੇ ਸਾਈਡ ਤੇ ਹੋ ਗਈ ਉਹਨੂੰ ਉਧਰ ਵੀ ਅੱਖ ਲਾ ਲਈ ਬੁਲਾ ਲਿਆ ਕਰੋ ਉਹ ਦੂਏ ਪਿੱਛੇ ਇਹ ਦੂਏ ਪਾਸੇ ਹੋ ਗਈ ਉਧਰ ਵੀ ਪਿੱਛੇ ਚਾਰੇ ਪਾਸੇ ਮੂੰਹ ਆ ਗਏ ਇਹ ਸਾਥੀ ਆ ਬਰਮਾ ਨੇ ਬਣਾ ਲੇ ਨੀਅਤ ਖੋਟੀ ਚਾਰਾਂ ਚੇ ਉਹ ਆਕਾਸ਼ ਨੂੰ ਉੜ ਗਈ ਉਹਨੇ ਕਬੂ ਉੱਤੇ ਬਣਾ ਲਿਆ ਸ਼ਿਵ ਜੀ ਨੂੰ ਆਇਆ ਗੁੱਸਾ ਉਹਨੇ ਉਹਦਾ ਸਰ ਵੜਤਾ ਪ੍ਰਭੂ ਇਹ ਕੀ ਕਰਦਾ ਪਹਿਲੀ ਤਾਂ ਗੱਲ ਇਹ ਹੋ ਗਈ ਕਿ ਬ੍ਰਹਮਾ ਦੇ ਵਿੱਚ ਦੋਖ ਹੈ ਉਹਦੇ ਵਿੱਚ ਹੋ ਗਿਆ ਨਾ ਦੋਖ ਤਾਂ ਕਹਿੰਦੇ ਨੇ ਸਮਰੱਥ ਕੋਈ ਦੋਸ਼ ਕੋਈ ਇਹਨਾਂ ਦੇ ਦੋਸ਼ੀ ਹੈ ਬ੍ਰਹਮਾ ਦੋਸ਼ੀ ਬਣਾਤਾ ਨਾ ਉਹ ਤਾਂ ਤਿੰਨੇ ਕਹਾਂ ਜਾ ਕੇ ਦੋਸ਼ੀ ਬਣ ਜਾਂਦੇ ਨੇ ਸਤੀ ਉਨਸੋਇਆ ਨੂੰ ਜਾ ਜਾਂਦੇ ਨੇ ਤਿੰਨੇ ਦੋਸ਼ੀ ਇਕੱਠੇ ਹੀ ਬਣ ਜਾਂਦੇ ਨੇ ਕਿੰਨੇ ਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੀ ਹੈ ਇਹਨਾਂ ਦੀ ਔਕਾਤ ਇਹਨਾਂ ਦੇ ਆਪਣੇ ਗ੍ਰੰਥੇ ਸਾਬਤ ਕਰ ਦਿੱਤੇ ਉਹ ਜਦ ਅੱਜ ਦਾ ਆਦਮੀ ਵੀ ਨਹੀਂ ਹੈਗਾ ਅੱਜ ਦਾ ਆਦਮੀ ਜਿਹੜਾ ਸ਼ਰੀਫ ਹੋ ਜਾਂਦੀ ਹੈ ਉਹਦੇ ਨਾਲ ਚੰਗੇ ਨੇ ਜਿਹੜੇ ਇਹਨਾਂ ਨੇ ਉਹਨਾਂ ਦੇ ਨਕਸ਼ੇ ਬਣਾਏ ਹੋਏ ਨੇ ਹਾਂ ਸ਼ਿਵ ਜੀ ਨੇ ਮਾਰਿਆ ਤਰਸੂਲ ਤੇ ਜਬ ਉਹ ਜਿਹੜਾ ਸਿਰ ਸੀ ਬ੍ਰਹਮ ਦਾ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਉੱਤਰ ਤਰਸੂਲ ਫੜਿਆ ਸੀ ਕਹਿੰਦੇ ਸ਼ਿਵ ਜੀ ਦੀ ਮੁੱਠੀ ਨੂੰ ਤੇ ਕਾਲਸ ਲੱਗੀ ਬ੍ਰਹਮ ਹੱਤਿਆ ਦਾ ਦੋਸ਼ ਲੱਗ ਗਿਆ ਕਾਲਾ ਲੱਗ ਗਿਆ ਹੈ ਨਹੀਂ ਨਾਲ ਦੋ ਚਲਾਈ ਵੀ ਜਾਂਦੇ ਬ੍ਰਹਮ ਹੱਤਿਆ ਦਾ ਦੋਸ਼ ਸ਼ਿਵ ਜੀ ਨੂੰ ਲੱਗ ਗਿਆ ਉਹ ਵੀ ਦੋਸ਼ੀ ਹੋ ਗਿਆ ਫਿਰ ਸ਼ਿਵ ਜੀ ਘੁੰਮਦਾ ਫਿਰਦਾ ਵੀ ਇਹ ਮੇਰਾ ਕਾਲਸ ਕਲੰਕ ਜਿਹੜਾ ਦੋਸ਼ ਦਾ ਬ੍ਰਹਮਾਤਿਆ ਦੇ ਦੋਸ਼ ਦਾ ਕਲੰਕ ਕਿੱਥੇ ਧੋਤਾ ਜਾਵੇ ਤੀਰ ਸਾਦੇ ਫਿਰਦਾ ਕਿਤੇ ਉਹਦਾ ਉਹ ਦੋਸਤ ਧੋਤਾ ਨਹੀਂ ਗਿਆ ਉਹ ਕਾਲ ਸਿੱਧੀ ਜਾ ਰਹੀ ਹੈ ਉਸ ਦਾਗ ਲੱਗ ਗਿਆ ਜਿਵੇਂ ਜਲ ਕੇ ਲੱਗ ਜਾਂਦਾ ਤਾਂ ਗੋਪਾਲ ਮੋਚਨੇ ਆ ਗਿਆ ਗੋਪਾਲ ਮੋਚਨੇ ਇੱਥੇ ਉਹਦਾ ਆ ਕੇ ਦੋਸ਼ ਰਿਹਾ ਤਪ ਕੀਤਾ ਜੋ ਵੀ ਕੁਝ ਕੀਤਾ ਇੱਥੇ ਆ ਕੇ ਉਹਦਾ ਦੋਸ਼ ਲੈ ਗਿਆ ਉਹਨਾਂ ਨੇ ਕਿਹਾ ਇਸ ਕਰਕੇ ਤੋਂ ਬਣ ਗਿਆ ਭਾਈ ਇੱਥੇ ਕੋਈ ਵੀ ਬ੍ਰਹਮਤਿਆ ਤੱਕ ਦਾ ਦੋਸ਼ ਵੀ ਲੈ ਜਾਂਦਾ ਹੁਣ ਇੱਕ ਤਾਂ ਇਹ ਹੈ ਵੀ ਜੇ ਕੋਈ ਬ੍ਰਾਹਮਣਾਂ ਨੂੰ ਮਾਰ ਕੇ ਉੱਥੇ ਨਾ ਆਇਆ ਹੋਵੇ ਉਹਨੂੰ ਛੋੜ ਦੇਤੀ ਤੁਸੀਂ ਕਮਲੇ ਚੋਰੀ ਤੇ ਮਾਰਿਆ ਵੇ ਜਿਵੇਂ ਚੋਰੀ ਤੇ ਲੋਕ ਮਾਰਦੇ ਚੋਰੀ ਤੇ ਵੀ ਤਾਂ ਮਾਰਦੇ ਨੇ ਜੋ ਵੇ ਬਰਮਾ ਤੇ ਉਹਦੇ ਤਾਂ ਮਨ ਤੋਂ ਲੱਗਾ ਵੀ ਮੇਰਾ ਹੱਤਿਆ ਦਾ ਦੋਸਤ ਲੈ ਗਿਆ ਸਰਕਾਰ ਨਾ ਮੈਨੂੰ ਫੜੇ ਗਾਹ ਨਹੀਂ ਮੇਰਾ ਰੋਲਾ ਪਰ ਲੋਕ ਜੀ ਨਹੀਂ ਮੈਨੂੰ ਚਲੋ ਤਾਂ ਇੱਕ ਉੱਥੇ ਗਏ ਸੀ ਇੱਕ ਪਛਾਸੀ ਸੀ ਉਹਦਾ ਛੋਟਾ ਜਿਹਾ ਦੁੱਧ ਜੋਂਦਾ ਗੋਪਾਲ ਮੋਜ ਵੀ ਪੰਡਤ ਦਾ ਬਾਅਦ ਦੇ ਵਿੱਚ ਉਥੇ ਤੀਰਥ ਜਿਹਾ ਬਣ ਗਿਆ ਤੀਰਥ ਤਾਂ ਪਹਿਲਾਂ ਹੀ ਹੋਣਾ ਉੱਥੇ ਸ਼ਿਵ ਜੀ ਦਾ ਜਦ ਮਤਲਬ ਉਹ ਦੋਸ ਲਿਆ ਤੀਰਥ ਤਾਂ ਬਣਨਾ ਹੀ ਸੀ ਉੱਥੇ ਦੋਸ ਲੈ ਜਦ ਦਾ ਲੈ ਗਿਆ ਉਹ ਗਾਇ ਪੁੱਛਦੀ ਹੈ ਬੱਚੇ ਰੂਪ ਪ੍ਰਸਾਦ ਦਾ ਵੀ ਦੇ ਵੀ ਤੂੰ ਰੋਜ਼ ਮਾੜਾ ਹੀ ਹੋ ਜਾਂਦਾ ਉਹ ਕਹਿੰਦਾ ਵੀ ਇਹ ਦੁੱਧ ਤਾਂ ਪੰਡਤ ਜੋ ਲੈਂਦਾ ਮੈਂ ਤਾਂ ਛੱਡ ਦਿੰਦਾ ਜਦ ਮੈਂ ਥਾਨ ਫੜਦਾ ਥੋੜਾ ਜਿਹਾ ਦੁੱਧ ਮੈਂ ਪੀਣਾ ਪਾ ਚਾਰ ਘੁੱਟਾਂ ਜਦੇ ਫਿਰ ਮੈਨੂੰ ਫੇਦਾ ਤਾਂ ਨਹੀਂ ਆ ਪਰੇ ਕਰੀ ਜਾਂਦਾ ਮੈਨੂੰ ਪੀੜ ਨਹੀਂ ਤਾਂ ਦਵਾ ਦਵਾ ਕੱਢੀ ਜਾਂਦਾ ਮੈਨੂੰ ਦੁੱਧ ਨਹੀਂ ਪੀਣ ਦਿੰਦਾ ਹੈ ਕਹਿੰਦੀ ਅੱਛਾ ਐ ਕਰਦਾ ਹੈ ਰਾਮਨ ਦਾ ਗਊ ਮਾਤਾ ਦਾ ਪ੍ਰਚਾਰ ਕਰਦਾ ਹੈ ਗਊ ਮਾਤਾ ਨਾਲ ਐ ਕਰਦਾ ਉਹਦੇ ਬੱਚਿਆਂ ਨਾਲ ਐ ਕਰਦਾ ਹੈ ਤੇ ਗਊਆ ਦਾ ਬੱਚਾ ਦਾ ਭਾਈ ਹੁੰਦਾ ਸਕਾ ਛੋਟੇ ਭਾਈ ਦਾ ਛੋਟੇ ਭਾਈ ਦੀ ਰੱਤ ਪਿੰਦਾ ਹੈ ਹੱਕ ਪਰਾਇਆ ਨਾਨਕਾ ਜ਼ਰੂਰ ਹੋਏ ਤੇ ਕਹਿੰਦਾ ਐ ਗੱਲਾਂ ਕਹੀਆਂ ਹੋਈਆਂ ਨੇ ਵੀ ਜੇ ਉਹ ਗਊ ਦਾ ਖਾਂਦਾ ਸੀ ਹੱਕ ਪਰਾਇਆ ਨਾਨਕਾ ਉਸ ਨੂੰ ਸਕਾਏ ਰਾਇ ਦਾ ਬੱਚਾ ਦਾ ਸਿੱਧਾ ਹੀ ਖਾਈ ਜਾਂਦਾ ਉਹ ਗੱਲ ਕੁਝ ਹੋਰ ਕਹੀ ਹੋਈ ਹੈ ਇਹ ਗੱਲਾਂ ਕਿਉਂ ਗਈਆਂ ਹੋਈਆਂ ਤੀਰਥਾਂ ਦੇ ਜਾ ਕੇ ਗਈਆਂ ਹੋਈਆਂ ਨੇ ਅਗਲੇ ਨੂੰ ਜਦ ਪਤਾ ਲੱਗੂ ਨਾ ਕੱਲੀ ਕੱਲੀ ਗੱਲ ਦਾ ਕਿਉਂ ਕਹੀ ਹੋਈ ਹੈ ਸਾਖੀਆਂ ਨਾਲ ਮਿਲਾ ਕੇ ਬਰਫ਼ ਜੱਗ ਲੱਗੂਗੀ ਪਾਣੀ ਦਾ ਲੱਗੇ ਜਾਂਦੀ ਹੈ ਪਰ ਜਦ ਸਿੱਧੀ ਉਹ ਪਾਪ ਉੱਠਿਆ ਕਰੂਗੀ ਇਹ ਗੱਲਾਂ ਨੇ ਕੁਝ ਪਿੱਛੇ ਸਾਖੀਆਂ ਇਹਨਾਂ ਦੀ ਬੈਕਗ੍ਰਾਉਂਡ ਆ ਸਾਰੀ ਇੱਕ ਇੱਕ ਕਹਾਣੀ ਇੱਕ ਇੱਕ ਪੰਕਤੀ ਦੀ ਬੈਕਗ੍ਰਾਉਂਡ ਹੈ ਕਿਤੇ ਐਵੇਂ ਇਹ ਲਿਖੀ ਰੱਖਿਆ ਹੈ ਕਬੜਪਣੇ ਚ ਹਾਂ ਉਹ ਕਹਿੰਦੇ ਮੇਰੇ ਦਾ ਮੈਂ ਕਰਦੀ ਨਾ ਲਾਜ ਪੰਡਤ ਦਾ ਕਹਿੰਦੀ ਕਹਿੰਦੀ ਕਿਉਂ ਕਿਵੇਂ ਅਗੇ ਜਦ ਮੈਂ ਆਉਣੀ ਆ ਨਾ ਚੁੱਕ ਕੇ ਤਾਂ ਮੇਰੇ ਰਸਾਂ ਨਹੀਂ ਪਾਉਂਦਾ ਹੈ ਪੱਠੇ ਕਾਬੂ ਜਿਹਾ ਪਾਇਆ ਹੋਇਆ ਹੁੰਦਾ ਹੈ ਸੰਧੀ ਕਰੀ ਹੋਈ ਹੁੰਦੀ ਹੈ ਤੇ ਤੈਨੂੰ ਖੋਲ ਕੇ ਛੱਡ ਦਿੰਦਾ ਮੈਂ ਤਾਂ ਖੁੱਲੀ ਹੁੰਦੀ ਹੈ ਤੇ ਜਦ ਤੈਨੂੰ ਛੱਡ ਦੂ ਜਿਆਦਾ ਲਿਆਉਣਾ ਗੜਵੀ ਚੱਕ ਕੇ ਮੇਰੇ ਥੱਲੇ ਨੂੰ ਆਉ ਤੇ ਮੈਂ ਤਾਂ ਚੱਕਰ ਮਾਰਦੀਆਂ ਟੱਟ ਟੜਜੇ ਸਿੰਘ ਮੇਰੇ ਤਿੱਖੇ ਨੇ ਉੱਥੇ ਪੱਟ ਕੇ ਮਾਰ ਦੇਣਾ ਮਾਮੂ ਤੇ ਤੂੰ ਮੇਰੇ ਮਗਰ ਭੱਜ ਲਈ ਆਪਾਂ ਭੱਜ ਕੇ ਜੰਗਲ ਚਲੇ ਜਾਵਾਂਗੇ ਉਹ ਬੱਚਾ ਕਹਿੰਦਾ ਪਰਮਾਤਮਾ ਦਾ ਦੋਸ ਲੱਗ ਜੂ ਆਪਾਂ ਨੂੰ ਉਹਨੂੰ ਪਤਾ ਸੀ ਪਤਾ ਹੋਵੇ ਨਾ ਹੋਵੇ ਅਸੀਂ ਤਾਂ ਕਹਾਣੀ ਨਹੀਂ ਭਾਈ ਸੀ ਆਪਣਾ ਭਾਈ ਉਹ ਉਹ ਬੱਚਾ ਤਾਂ ਚੰਗਾ ਪਰਮਾਤਮਾ ਦਾ ਦੋਸ ਮੰਨਦਾ ਦੁੱਧ ਪੀਣ ਵਾਲਾ ਦੋਸ ਨਹੀਂ ਮੰਨਦਾ ਦੁੱਧ ਪੀਣ ਵਾਲਾ ਇੱਕ ਪੰਡਤ ਦਾ ਕਰੈਕਟਰ ਦੇਖੋ ਅਸੀਂ ਡਿਸਕਸ ਕਰਨਾ ਕਹਾਣੀ ਇਹਨਾਂ ਦੀ ਹੈ ਕਹਾਣੀ ਇਹਨਾਂ ਦੀ ਲਿਖੀ ਹੋਈ ਹੈ ਪੰਡਤ ਕੀ ਕਰ ਰਿਹਾ ਹੈ ਉਹਦਾ ਕੰਟੈਂਟ ਡਿਸਕਸ ਕਰਦੇ ਪਰ ਗੁਰੂਆਂ ਨੇ ਕੀਤਾ ਹੱਕ ਪਰਾਇਆ ਨਾਨਕਾ ਕਹਿ ਕੇ ਉਹ ਬੱਚਾ ਦਾ ਕਰਦਾ ਵੀ ਪਾਪਾ ਜੇ ਮਾਰੀਏ ਦੋਸ਼ ਲੱਗਦਾ ਉਹ ਲਿਖਤ ਤੇ ਜਿਹੜੀ ਲਿਖਤ ਹੈ ਇਹਨਾਂ ਦੀ ਬ੍ਰਹਮਾਤਿਆ ਦਾ ਦੋਸ਼ ਉਹ ਪੈ ਖਾਂਦਾ ਉਹ ਨਹੀਂ ਖਾਂਦਾ ਜਿਹੜਾ ਪ੍ਰਚਾਰ ਕਰਦਾ ਅਬਰ ਉਪਦੇਸ਼ ਆਪ ਨਾ ਕਰਦਾ ਆਪ ਨਾ ਕਰ ਆਪ ਨਹੀਂ ਕਰਦਾ ਉਹ ਆਪ ਤੇ ਤੇ ਜਨਮਾਂ ਪਰ ਉਹ ਕਹਿੰਦਾ ਕਹਿੰਦੀ ਹੈ ਕਿ ਬ੍ਰਹਮ ਹੱਤਿਆ ਦਾ ਦੋਸ਼ ਕਿੱਥੇ ਠੀਕ ਹੁੰਦਾ ਮੈਨੂੰ ਪਤਾ ਹੈ ਉਹ ਕਹਿੰਦਾ ਉਹ ਕਿ ਮੈਂ ਕਹਿੰਦਾ ਜਿਹੜਾ ਆਪਣਾ ਹੈ ਨਾ ਸਰੋਵਰ ਇਹ ਬ੍ਰਹਮ ਹੱਤਿਆ ਦਾ ਦੋਸ਼ ਠੀਕ ਹੁੰਦਾ ਮੈਂ ਸਿੱਧੀ ਉਹ ਜਾ ਕੇ ਉਹ ਛਾਲ ਪਾਣੀ ਚ ਮਾਦੇ ਤੂੰ ਮੇਰੇ ਮਗਰੇ ਮਗਰ ਆ ਜੀ ਵਾ ਇਧਰੋਂ ਆਪਾਂ ਕਾਲੇ ਹੋ ਜਾਂਦੇ ਪਾਲੇ ਪਾਸੇ ਜਾ ਕੇ ਚਿੱਟੇ ਹੋ ਜਾਂਦੇ ਇਹੀ ਕੁਝ ਹੋਇਆ ਬਸ ਉਹਨੇ ਉਹੀ ਹੋਇਆ ਬੱਚਾ ਛੜਤਾ ਜਾ ਉਹਨੇ ਛੜਤਾ ਬੱਚਾ ਥੱਲੇ ਆਇਆ ਉਹਨੇ ਚੱਕਿਆ ਆਪਣਾ ਗੜਬੀ ਗੁੜਬੀ ਜੋ ਭਾਂਡਾ ਚੱਕ ਗਏ ਦੇ ਥੱਲੇ ਨਾਲ ਗਏ ਨੇ ਇੱਥੇ ਮਾਰੇ ਦੋ ਸਭ ਚੱਕ ਕੇ ਲੜਤਾ ਅੜਾਤਾ ਹੁਣ ਚਾਹੇ ਮਰਿਆ ਚਾਹੇ ਨਾ ਮਰਿਆ ਪਾਲੇ ਪਾਸੇ ਡਿੱਗ ਪਿਆ ਉਹ ਥੋੜੀ ਉੱਠ ਸਕਦਾ ਸੀ ਉਹ ਆਪਣੇ ਭੱਜ ਗਏ ਦੋ ਭੱਜ ਗਏ ਦੋ ਵੀ ਉਹ ਟੋਪੇ ਜੀ ਨਿਕਲੀ ਉਸੇ ਤਸਵੀਰ ਬਣੀ ਹੋਈ ਹੈ ਉੱਥੇ ਆਪਣੇ ਕਵਾਲ ਹੋ ਜਾਂਦੀ ਛੋੜੀ ਵੀ ਸੁਣਾਉਂਦੇ ਨੇ ਆਪਾਂ ਹਾਂ ਕਥਾ ਵੀ ਸੁਣਾਉਂਦੇ ਉੱਥੇ ਕਥਾ ਸੁਣਾਈ ਸੀ ਆ ਉੱਥੇ ਦੀ ਕਥਾ ਕੋਈ ਉਹ ਤੇ ਦਾ ਦੋਸਤ ਤੇ ਲੈ ਗਿਆ ਤੇ ਸਮਰੱਥ ਕੋ ਨਹੀਂ ਦੋਸ਼ ਕੋ ਸਾਈ ਤਾਂ ਇਹਨਾਂ ਦੀ ਗੱਲੇ ਗਲਤ ਹੈ ਫਿਰ ਸਾਖੀਆਂ ਨਾਲ ਦੀ ਕਹਿੰਦੇ ਦੋਸ਼ ਹੈ ਸਾਖੀਆਂ ਕਹਿੰਦੀਆਂ ਨੇ ਦੋਸ਼ ਨਾਲ ਨੂੰ ਲੱਗਿਆ ਇਹ ਕਹਿੰਦੇ ਨੇ ਦੋਸ਼ ਹੁੰਦਾ ਨਹੀਂ ਦੱਸੋ ਕਿਹੜੀ ਗੱਲ ਸੱਚ ਹੈ ਸਾਖੀਆਂ ਸੱਚੀਆਂ ਨੇ ਉਹ ਗੱਲ ਸੱਚੀ ਹੈ ਜੇ ਸਾਖੀਆਂ ਸੱਚੀਆਂ ਨੇ ਦੋਸ਼ ਲੱਗਿਆ ਕਿਉਂ ਜੇ ਦੋਸ਼ ਲੱਗਿਆ ਸਾਖੀ ਲਿਖੀ ਕਿਉਂ ਆ ਗੱਲ ਰਮਾਇਣ ਚ ਲਿਖੀ ਕਿਉਂ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਰਹਿਣਾ ਹੈ ਉਹ ਨਹੀਂ ਕੱਖ ਰਹਿੰਦਾ ਤਾਂ ਉਹਦਾ ਜੇ ਕੋ ਹੋਵੇ ਫਰਾਡ ਹੈ ਸਾਰਾ ਹੀ ਫਰਾਡ ਉਹ ਫਰਾਡ ਬਾੜਤਾ ਸਾਡੇ 'ਚ ਸਾਡਾ ਧਰਮ ਕੀਤਾ ਇਹਨਾਂ ਫਰਾਡੀਆਂ ਨੇ ਖਰਾਬ ਵੀ ਫਰਾਡੀ ਧਰਮ ਨੂੰ ਲੁੱਗਾ ਕਰੂਗਾ ਇਹ ਇਹਨਾਂ ਦੇ ਧਰਮ ਨੂੰ ਫਰਾਡ ਇਹਨਾਂ ਜਵਾੜ ਦੀ ਸਾਡੇ ਜਵਾੜ ਦਾ ਫਰਾਡ ਇਹਨਾਂ ਨੇ ਪਿਛਲੇ 300 ਸਾਲ 'ਚ ਫਰਾਡ ਬਾੜਿਆ ਹੁਣ ਸਾਡਾ ਨੰਬਰ ਹੈ ਅਸੀਂ ਆਪਣੇ ਜੋ ਫਰਾਡ ਕੱਢ ਕੇ ਨਾਲ ਫਰਾਡ ਸਾਫ਼ ਕਰ ਦਿੱਤੇ ਅਸੀਂ ਫਰਾਡ ਸਾਬਤ ਕਰ ਵੀ ਫਰਾਡ ਧਰਮ ਦੇ ਨਾਂ ਤੇ ਫਰਾਡ ਕਿੱਥੇ ਹੈ ਸਿੱਖ ਮਤ ਫਰਾਡੀ ਮਤ ਨਹੀਂ ਹੈ ਗੁਰਮਤਿ ਫਰਾਡ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਿਹੜਾ ਗੁਰਮਤ ਦੇ ਵਿੱਚ ਫਰਾਡ ਵਾਸਤੇ ਜਗ੍ਹਾ ਮੰਨਦਾ ਹੈ ਉਹ ਗੁਰਮਤ ਦਾ ਦੁਖੀ ਹੈ ਸੰਤ ਦਾ ਦੁਖੀ ਹੈ ਉਹ ਜੋ ਪ੍ਰਚਾਰ ਹੋ ਰਿਹਾ ਹੈ ਅੱਜ ਫਰਾਡ ਦਾ ਗੁਰਦੁਆਰਿਆਂ 'ਚ ਜਿਵੇਂ ਕਿਸੇ ਨੂੰ ਖਾਂ ਮਿਲ ਗਈਆਂ ਇਹ ਜੋ ਵੀ ਕੁਝ ਫਰਾਡ ਹੈ ਕਰਦੇ ਨੇ ਝੂਠ ਇਹ ਫਰਾਡ ਇਧਰੋਂ ਆਇਆ ਹੋਇਆ ਸ੍ਰੀ ਚੰਦ ਉਹਨਾਂ ਦਾ ਬੰਦਾ ਸੀ ਸ੍ਰੀ ਚੰਦ ਦੇ ਵਿੱਚੋਂ ਆਇਆ ਹੋਇਆ ਦਾਦੂ ਦਾਸੂ ਸਾਰੇ ਜਿਹੜੇ ਰਲਦੇ ਰਹੇ ਨੇ ਵੀੜੇ ਰਾਮ ਰਜੇ ਇਹ ਬਸੰਦ ਜਿਹੜੇ ਬਸੰਦ ਫੂਕੇ ਤੇ ਉਹ ਦਸਮ ਪਾਸ਼ਾ ਦੇ ਬਹੁਤ ਵਿਰੋਧੀ ਹੋ ਗਏ ਸੀ ਪਹਿਲਾਂ ਤਾਂ ਉਦਾਂ ਹੀ ਨਹੀਂ ਜਾਂਦੇ ਜਿਆਦਾ ਲਾਹੌਰ ਤੇ ਪਰਲਾ ਇਲਾਕਾ ਜਿਹੜਾ ਰਾਵੀ ਤੇ ਪਰਲਾ ਇਲਾਕਾ ਉਥੇ ਜਿਹੜੇ ਸਿੱਖ ਨੇ ਜਦੋਂ ਮਾਝੇ ਚ ਦੀ ਗਏ ਦਸਮ ਪਾਸ਼ਾ ਗਾਂ ਕੀ ਜਾਣਾ ਸੀ ਉਹਨਾਂ ਲੋਕਾਂ ਨੇ ਬਹੁਤ ਇਤਿਹਾਸ ਬਗਾੜੇ ਉਹਦੇ ਛਿੱਪਰ ਵਗਾਰਾ ਨੇ ਉੱਥੇ ਦੇ ਦੇ ਹਾਂ ਪੜਦੇ ਨੇ ਇਹਨਾਂ ਦੇ ਉਹਨਾਂ ਦੇ ਬੰਦੇ ਹੀ ਸੀ ਨਾ ਪ੍ਰਚਾਰਕ ਹੁਣ ਇਹ ਆਪਾਂ ਨੂੰ ਦੇਖਣ ਦੀ ਲੋੜ ਹੈ ਵੀ ਜਿਹੜੇ ਮਸਦ ਫੂਕੇ ਤੇ ਕੌਣ ਤੇ ਕਿੱਥੇ ਦੇ ਤੇ ਪੰਡਤ ਦਾ ਸੁਪਰ ਪੜਦਾ ਤੇ ਉਹ ਉਹ ਜਿਹੜੇ ਬੰਦੇ ਨੇ ਉਹ 10 ਪਾਸ਼ਾ ਦੇ ਖਿਲਾਫ ਸੀ ਅੱਜ 10 ਮਰਦ ਉਹ ਉਦੋਂ ਵੀ ਖਿਲਾਫ ਰਹੇ ਨੇ ਨਾਲੇ ਉਹਨਾਂ ਦੀ ਉਹ ਚੱਕੀ ਹੋਈ ਹੈ ਉਹ ਪ੍ਰਚਾਰਕ ਸੀ ਨਾ ਉਹ ਪ੍ਰਚਾਰਕ ਸੀ ਸਾਰੇ ਪ੍ਰਚਾਰਕ ਦੇ ਪਸੰਦ ਜਿਹੜੇ ਭੁੱਖੇ ਨੇ ਉਹ ਤਾਂ ਪ੍ਰਚਾਰਕ ਤੇ ਉਹ ਪ੍ਰਚਾਰ ਹੈ ਮਿਸ਼ਰੀਆਂ ਦੇ ਕੋਲ ਆਇਆ ਹੋਇਆ ਉੱਥੋਂ ਦਾ ਉੱਥੋਂ ਆਇਆ ਹੋਇਆ ਨਾ ਕੋ ਇਹ ਪੇਸ਼ਾਵਰ ਪ੍ਰਚਾਰਕ ਨੇ ਗੁਰੂ ਵੇਲੇ ਦੇ ਪਰ ਹੈ ਵਿਰੋਧ ਚ ਦਾ ਦਾ ਜੋ ਸੀ ਸ਼ਬਦ ਕਰ ਦੇਣਾ ਹੁਣ ਤਾਂ ਇਹ ਚੱਲ ਪੈਣੀ ਹੈ ਮੰਨਾ ਵਾਦਾ ਸ਼ਬਦ ਹੋ ਗਿਆ ਜਦ ਰਜੀਸ ਨੂੰ ਤੋਂ ਹੋ ਗਿਆ ਬੰਦਾ ਬਹਾਦਰ ਵੀ ਹੋਣਾ ਵੀ ਹੋ ਜਾਣਾ ਇਹਨਾਂ ਦਾ ਬੰਦਾ ਬਹਾਦਰ ਸਤਾਇਆ ਹੈ ਉਹ ਤਾਂ ਹੈ ਸਦਾ ਬੜੀ ਸੁਣੀ ਸਦਾ ਹੈਗਾ ਬੜੀ ਸੁਣੀ ਗੱਲ ਨਹੀਂ ਕਰਦੇ ਬਾਬੇ ਦੀਪ ਸਿੰਘ ਦੀ ਗੱਲ ਨਹੀਂ ਕਰਦੇ ਉਹ ਕੋਈ ਨਹੀਂ ਲੱਗਦਾ ਇਹਨਾਂ ਦਾ ਅਕਾਲੀ ਫੂਲਾ ਸਿੰਘ ਦੀ ਗੱਲ ਨਹੀਂ ਕਰਦੇ ਕੁਝ ਨਹੀਂ ਲੱਗਦਾ ਇਹਨਾਂ ਦਾ ਜਿਹੜੇ ਹੋਰ ਇੱਥੇ ਨੇ ਤਾਰੂ ਸਿੰਘ ਦੀ ਗੱਲ ਨਹੀਂ ਕਰਦੇ ਹਾਂ ਉਹ ਨਹੀਂ ਸੁਣਦੇ ਇਹ ਚੀਜ਼ਾਂ ਹਾਂ ਖਾਲਸੇ ਦੇ ਇਹ ਦੁਸ਼ਮਣ ਨੇ ਖਾਲਸੇ ਦੇ ਵਿਰੋਧੀ ਨੇ ਤਸਮ ਪਾਸ਼ਾ ਬੇੜੇ ਤੇ ਕਿਉਂਕਿ ਇਹਨਾਂ ਦੇ ਬੰਦੇ ਫੂਕੇ ਤੇ ਤਸਮ ਪਾਸ਼ਾ ਉਹ ਨਹੀਂ ਦੱਸਣ ਕਿਹੜੇ ਤੇ ਫੂਕੇ ਇਹ ਕਹਿੰਦੇ ਸਾਡੇ ਨਹੀਂ ਫੂਕੇ ਫਲਾਣੇ ਸੀ ਸਾਬਤ ਕਰਨ ਕੌਣ ਉਹਨਾਂ ਦੀ ਬੈਕਗ੍ਰਾਉਂਡ ਕਿਹਨਾਂ ਜੁੜਦੀ ਹੈ ਹਾਂ ਕਿੱਥੇ ਜੁੜਦੀ ਹੈ ਉਹ ਦੱਸੋ ਹਾਂਜੀ ਸੰਤ ਦਾ ਦੋਖੀ ਮਹਾ ਅਹੰਕਾਰੀ ਸੰਤ ਦਾ ਦੋਖੀ ਮਹਾ ਅਹੰਕਾਰੀ ਮਹਾ ਅਹੰਕਾਰੀ ਹੈ ਸੰਤ ਦਾ ਦੋਖੀ ਸੰਤ ਦਾ ਦੋਖੀ ਸਦਾ ਵਿਕਾਰੀ ਸਦਾ ਵਿਕਾਰਾਂ ਦੇ ਲੋਕ ਲਹਿਰੋਂ ਦੇ ਅੰਦਰ ਸਦਾ ਹੀ ਚੱਲਦੀ ਰਹਿੰਦੀ ਹੈ ਹਾਂਜੀ ਸੰਤ ਦਾ ਦੁਖੀ ਜਨਮੇ ਮਰੇ ਸੰਤ ਕੀ ਨਾ ਸੁਖ ਤੇ ਟਰੇ ਸੰਤ ਦਾ ਦੁੱਖ ਹੀ ਜਨਮੇ ਮਰੇ ਜਨਮ ਦਾ ਰੁੱਦਾ ਰਹਿੰਦਾ ਠੀਕ ਹੈ ਸੰਤ ਕੀ ਦੁੱਖ ਨਾ ਸੁੱਖ ਤੇ ਡਰੇ ਸੰਤ ਦਾ ਜਿਹੜਾ ਦੁੱਖ ਹੈ ਜੇ ਜੇ ਤੁਹਾਡੇ ਕੋਲ ਸੰਤ ਵਾਸਤੇ ਦੁੱਖ ਹੈ ਸੁੱਖ ਤੁਹਾਨੂੰ ਨਹੀਂ ਮਿਲਦਾ ਸੁੱਖ ਨਾਲ ਤੇ ਡਰੇ ਉਹ ਜਿਹੜਾ ਤੁਸੀਂ ਦੁੱਖ ਤੇ ਲੈ ਨਾ ਸੰਤ ਵਾਸਤੇ ਸੰਤ ਨੂੰ ਨਾਲ ਸੁੱਖ ਬਰਾਬਰ ਹੀ ਹੁੰਦਾ ਤੂੰ ਤੈਨੂੰ ਦੁੱਖ ਨੂੰ ਦੁੱਖ ਮੰਨਣਾ ਹੈ ਉਹਨੂੰ ਦਾ ਦੁੱਖ ਸੁੱਖ ਬਰਾਬਰ ਹੈ ਉਹਦੇ ਖਾਤਾ ਦਾ ਬਲਕਿ ਦੁਖਦਾਰੂ ਹੈ ਤੈਨੂੰ ਕਿਉਂਕਿ ਜਿਹੜਾ ਕਹੇ ਖਾਤਰ ਟੋਆ ਪੜਦਾ ਉਹਦੇ ਖਾਤਰ ਹੋਰ ਖੂਬ ਤਿਆਰ ਹੈ ਜੇ ਕੋਈ ਥੋੜਾ ਦੁੱਖ ਸੋਚਦਾ ਕਿਸੇ ਵਾਸਤੇ ਉਹਨੂੰ ਤਾਂ ਜ਼ਿਆਦਾ ਹੀ ਮਿਲਦਾ ਇਹ ਤਾਂ ਨਿਯਮ ਹੈ ਕੁਦਰਤੀ ਨਿਯਮ ਹੈ ਇਸ ਕਰਕੇ ਸੁੱਖ ਤੋਂ ਦੂਰ ਰਹਿੰਦਾ ਸੰਤ ਦੀ ਸੰਤ ਦੀ ਸੰਤ ਵਾਸਤੇ ਬੁਰਾ ਸੋਚਣ ਵਾਲਾ ਸੁਖੀ ਨਹੀਂ ਰਹਿ ਸਕਦਾ ਪਰੇਸ਼ਾਨ ਰਹੂਗਾ ਪੈਸਾ ਉਹਦੇ ਕੋਲ ਜਿੰਨਾ ਮਰਜੀ ਹੋਵੇ ਕੱਲ ਪੈਸੇ ਦੀ ਨਹੀਂ ਹੈ ਉਸ ਵੇਲੇ ਜਿਹੜੇ ਸੰਤ ਕੇ ਦੁਖੀ ਤੇ ਪੈਸਾ ਉਹਨਾਂ ਕੋਲ ਬਥੇਰਾ ਸੀ ਬੀੜੀਆਂ ਕੋ ਪੈਸਾ ਸੀ ਸਭ ਕੁਝ ਸੀ ਚੜਾਵਾ ਇਹ ਜ਼ਿਆਦਾ ਦਿੰਦੇ ਸੀ ਉਹਨਾਂ ਨੂੰ ਸਿੱਧੂ ਸੰਗਤ ਜ਼ਿਆਦਾ ਜੁੜਦੀ ਸੀ ਉਹਨਾਂ ਨਾਲ ਮੈਂ ਆ ਜਿਹੜੇ ਰਾਧਾ ਸਾਹਿਬ ਜੀ ਨਾਲ ਰਾਧਾ ਜੁੜ ਗਏ ਲੋਕ ਇਹਨਾਂ ਨਾਲ ਜੁੜ ਗਏ ਇਹਨਾਂ ਵੋਟਾਂ ਕਰਕੇ ਜੁੜੇ ਸੀ ਫਲਸਫੀ ਕੱਲ ਨਹੀਂ ਕੋਈ ਜੁੜਿਆ ਹੈਗਾ ਇਹਨਾਂ ਨੂੰ ਸਿੱਖਾਂ ਨੂੰ ਡਿਵਾਈਡ ਕਰਨਾ ਸੀ ਕੋਈ ਸਿੱਖ ਜੋੜ ਲੈ ਕੋਈ ਨਾਲ ਜੋੜ ਲੈ ਤੇ ਉਹੀ ਗੱਲ ਸੀ ਇਹ ਸਿਆਸੀ ਇਹਨਾਂ ਦੀ ਸਿਆਸੀ ਲੜਾਈ ਸੀ ਉਹਤੇ ਧਰਮ ਦੀ ਲੜਾਈ ਸੀ ਇਹਨਾਂ ਕੋਲ ਤਾਂ ਧਰਮ ਹੈ ਨਹੀਂ ਅਕਾਲੀ ਹੋਣ ਵੀ ਵੋਟਾਂ ਦੇ ਇਹਨਾਂ ਕੋਲ ਵੋਟਾਂ ਖਾਤਰ ਅਲੱਗ ਕਰੇ ਨੇ ਸੰਤ ਵਗੈਰਾ ਪਾ ਕੇ ਸਾਡੇ ਕੋਲੋਂ ਫਲਸਫੀ ਜੋ ਅਸੀਂ ਪ੍ਰਚਾਰ ਸਾਡਾ ਕਰਦੇ ਤੇ ਸੱਚ ਤੋਂ ਸਾਡੇ ਤੋਂ ਖਤਰਾ ਸੀ ਉਹ ਉਹਦੇ ਵਾਸਤੇ ਸਾਡੇ ਨਾਲ ਬੱਜੇ ਸਾਡੇ ਪਾੜ ਕੇ ਐ ਬਣਾਉਂਦੇ ਤੇ ਜਿਵੇਂ ਹੁਣ ਬਣਾ ਰਹੇ ਨੇ ਸੰਤ ਪੈਦਾ ਕਰਤੇ ਉਹ ਪੈਦਾ ਕਰਤਾ ਸਰਕਾਰਾਂ ਨੇ ਹਾਂ ਡੁਪਲੀਕੇਟ ਨੇ ਖਾਲਸਾ ਖੜਾ ਕਰ ਲਿਆ ਇਹ ਜਿਹੜਾ ਕੁਝ ਕਰ ਰਹੇ ਨੇ ਇਦਾਂ ਕਰਦੇ ਹੁੰਦੇ ਨੇ ਜਿੱਥੋਂ ਜਿਹੇ ਜਾ ਖਤਰਾ ਹੋਵੇ ਉੱਥੇ ਹੋ ਜਾਈ ਹੀ ਪਰ ਜਦ ਪਿਓਰ ਸੱਚ ਪ੍ਰਗਟ ਹੁੰਦਾ ਹੈ ਉਹਦਾ ਮੁਕਾਬਲਾ ਨਹੀਂ ਕਰ ਹੁੰਦਾ ਹੁੰਦਾ ਕਿਸੇ ਦਾ ਨਾਲੇ ਹੁਣ ਤਾਂ ਕਰੇ ਨਹੀਂ ਹੁਣ ਪੁਰਣੀ ਗੱਲ ਹੁਣ ਹੋ ਗਿਆ ਜਮਾਨ ਹੁਣ ਹੁਣ ਜਿੰਨੇ ਪੈਸੇ ਲੋਕਾਂ ਨੇ ਲਾਏ ਨੇ ਗੁਰਦੁਆਰੇ ਦੇ ਕਿਉਂ ਲਾਏ ਲੋਕ ਚਾਹੁੰਦੇ ਨੇ ਗੁਰਬਾਣੀ ਹੋ ਕੀ ਕਹਿੰਦੀ ਹੈ ਪਤਾ ਲੱਗੇ ਪਿਆਰ ਦੇ ਲੋਕ ਪਰਵਾਹ ਨਹੀਂ ਕਰਦੇ ਕੀ ਗੱਲ ਤੇ ਪਰ ਸਿੱਖੀ ਤੋਂ ਫਿਰ ਉਹਨਾਂ ਨੇ ਉਹ ਲੈਣਾ ਵੀ ਹੈ ਸਿੱਖੀ ਤੋਂ ਸਿੱਖੀ ਅਸਲ ਕੀ ਹੈ ਜਿਹਨੂੰ ਇਹ ਚੀਜ਼ ਹਜਮ ਨਹੀਂ ਉਹ ਗੁਰਦੁਆਰੇ ਨੂੰ ਪੈਸਾ ਨਹੀਂ ਦਿੰਦਾ ਹੈ ਅਕਾਲੀ ਖੁੱਲੀ ਜੇ ਤੇ ਦਿੰਦੇ ਗੁਰਦਾਰਿਆਂ ਨੂੰ ਕੋਈ ਲੈ ਭਾਵੇਂ ਲੈਣ ਜਿਹਨੂੰ ਸਿੱਖੀ ਨਾਲ ਪ੍ਰੇਮ ਹੈ ਗੁਰੂ ਨਾਲ ਪ੍ਰੇਮ ਹੈ ਪੈਸੇ ਉਹ ਲੋਕ ਦੇ ਰਹੇ ਜਿਹੜੇ ਪੂਰੇ ਆਗੂ ਨੇ ਉਹ ਜੇਬ ਚੋਂ ਨਹੀਂ ਦੇ ਉਹਦਾ ਖਾ ਰਹੇ ਨੇ ਜੇਬ ਕੀ ਲੈਣਾ ਉਹਦਾ ਖਾ ਉਹਦਾ ਖਾਣੇ ਨਾਲ ਇੰਨਾ ਹੀ ਬਹੁਤ ਉਹਨਾਂ ਦੀ ਭਗਤੀ ਅਸੀਂ ਸਮਝ ਲੈਂਦੇ ਹਾਂ ਜੇ ਉਹ ਸਿੱਖੀ ਆ ਉਹ ਖਾਣੇ ਨਾਲ ਗੁਰੂ ਦਾ ਦੇਣਾ ਤਾਂ ਇੱਕ ਪਾਸੇ ਰਿਹਾ ਜਿਹੜੇ ਦੇ ਰਹੇ ਨੇ ਗੁਰੂ ਵਾਲੇ ਉਹਨਾਂ ਦੇ ਸੱਤੇ ਖੇਡ ਚੱਲਦੀ ਹੈ ਲੇਕਿਨ ਉਹ ਸਮਝ ਕੇ ਕਿ ਤਾਂ ਆਵੇ ਭਜਣ ਸਿਰਫ ਡੰਗਾ ਪੜਦਾ ਪੜਦਾ ਚੱਕਿਆ ਜਾਣਾ ਅਸਲ ਕੀ ਹੈ ਜੋ ਪੜਦਾ ਹੈ ਦੇ ਵਿੱਚ ਗੱਲ ਹੈ ਸਮਝ ਤੇ ਬਾਹਰ ਗੱਲ ਹੈ ਸਿੱਖੀ ਉਹ ਸਮਝਾਉਣ ਸਮਝਾਉਣ ਦੀ ਗੱਲ ਹੈ ਸਾਡੇ ਦਾ ਕੋਲ ਦੀ ਕੋਈ ਮਤਲਬ ਹੀ ਨਹੀਂ ਹੈ ਅਸੀਂ ਤਾਂ ਅਸਲ ਦੇ ਵਿੱਚ ਮੇਰਾ ਤਾਂ ਬੋਲਣਾ ਇਹ ਹੈ ਕਿ ਮਾਇਆ ਸਮਾ ਅੜਕਾ ਬਣ ਸਕਦੀ ਹੈ ਪ੍ਰਚਾਰ ਚ ਮਾਇਆ ਦਾ ਫਾਇਦਾ ਬਹੁਤਾ ਨਹੀਂ ਹੈ ਕਿਸੇ ਹੱਦ ਤੱਕ ਮਾਇਆ ਚਾਹੀਦੀ ਉਹਦੇ ਜ਼ਿਆਦਾ ਮਾਇਆ ਨਹੀਂ ਚਾਹੀਦੀ ਉਹ ਨੁਕਸਾਨ ਕਰ ਸਕਦੀ ਹੈ ਫਾਇਦਾ ਕੁਝ ਨਹੀਂ ਕਰਦੀ ਧਿਆਨ ਡਾਇਵਰਟ ਕਰੂ ਵੀ ਮਾਇਆ ਨੂੰ ਕਿੱਥੇ ਖਰਚੀ ਕਿੱਥੇ ਖਰਚੀ ਹੈ ਮਤਭੇਦ ਹੋ ਜੂ ਇੱਥੇ ਕਰ ਜੋ ਉੱਥੇ ਕਰ ਜੋ ਉਹ ਧਿਆਨ ਕੇਂਦਰ ਜਿੱਥੇ ਕਰਨਾ ਸੀ ਉੱਥੋਂ ਡਿਵਾਈਡ ਕਰ ਤੋਂ ਵੀ ਮਾਇਆ ਬਾਕੀ ਇੱਕ ਆਦਮੀ ਨੂੰ ਪ੍ਰਚਾਰ ਕਰ ਸਕਦਾ ਇੱਕ ਆਦਮੀ ਗੋਲੀ ਜਾਵੇ ਸਾਰੇ ਟੀਵੀ ਉਡਾ ਲੋ ਇਹਦਾ ਤਾਂ ਕੋਈ ਖਰਚਾ ਨਹੀਂ ਹੁੰਦਾ ਯਾਰ ਖਰਚਾ ਤਾਂ ਗੱਲੇ ਹੈ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਆਉਣ ਦੀ ਲੋੜ ਨਹੀਂ ਘਰ ਬੈਠੋ ਆਪਣੇ ਕੰਮ ਕਰੋ ਜਿਹਨਾਂ ਮੰਨਣੀ ਹੈ ਜਿਹਨਾਂ ਨਹੀਂ ਜਿਹਨਾਂ ਸਹੀ ਬੰਦੀ ਨੂੰ ਜਾਏ ਤੇ ਕਿਹੜਾ ਬੰਦ ਲੈਣੀ ਹੈ ਸੰਤ ਦਾ ਦੁਖੀ ਜਨਮੇ ਮਰੇ ਸੰਤ ਸੰਤ ਦਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾਲ ਸੁਖ ਤੇ ਕਰੇ ਸੰਤ ਕੀ ਨਾਲ ਸੰਤ ਨੂੰ ਦੁੱਖ ਦੇਣ ਦੀ ਜਿਹੜੀ ਕਿਰਿਆ ਹੈ ਉਹ ਸੁਖ ਤੋਂ ਤੁਹਾਨੂੰ ਦੂਰ ਰੱਖਦੀ ਹੈ ਦੁੱਖ ਦੇਣ ਵਾਲੇ ਨੂੰ ਸੁਖ ਦੇ ਨੇੜੇ ਨਹੀਂ ਸੁਖ ਉਹਨੂੰ ਨਹੀਂ ਮਿਲਦਾ ਉਹਨੂੰ ਸੁਖ ਨਹੀਂ ਮਿਲ ਸਕਦਾ ਸੁਖ ਤੇ ਟਰਾ ਸੁਖ ਤੇ ਪਰੇ ਨਹੀਂ ਜਾਉ ਵੀ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਗਤ ਦਾ ਲੈ ਮਿਲਾਏ ਸੰਤ ਕੇ ਦੁਖੀ ਕੋ ਨਾਹੀ ਠਾਓ ਉਹਨੂੰ ਤਾਂ ਕਦੇ ਟਿਕਾਣਾ ਦੇਣ ਨੂੰ ਵੀ ਤਿਆਰ ਜੇ ਉਹ ਅਤਵਾਦੀ ਹੁੰਦਾ ਕੋਈ ਨਹੀਂ ਚਾਹੁੰਦਾ ਡਾਕੂ ਨੂੰ ਕੋਈ ਨਹੀਂ ਜਾਂਦਾ ਵੀ ਮੇਰੇ ਘਰ ਰੋਟੀ ਵੀ ਖਾ ਜਵੇ ਕਹਿੰਦਾ ਜੇ ਪਤਾ ਲੱਗ ਗਿਆ ਤੇ ਖੜਾ ਕਰਨਾ ਫੌਜੂਆ ਤੇ ਇਹ ਜਿਹੜੇ ਡਾਕੂ ਨੇ ਅਪਰਾਧੀ ਨੇ ਬੜੇ ਸੰਤ ਕੇ ਧੋਖੇ ਦਾ ਨਾ ਹੀ ਠਾਉ ਇਹਨਾਂ ਨੂੰ ਤਾਂ ਇਹਨਾਂ ਦੇ ਜਿਹੜੇ ਤੋਂ ਆਏ ਨੇ ਨਾਲ ਦੇ ਉਹ ਵਾਲੇ ਜਿੱਥੇ ਸੀਗੇ ਪਰਿਵਾਰ ਵਾਲੇ ਉਹ ਵੀ ਕਹਿੰਦੇ ਨੇ ਵੀ ਤੂੰ ਹੁਣ ਅੱਡ ਹੋ ਜਾ ਸਕਦੇ ਕਿਤੇ ਹੋਰ ਜਨਮ ਲੈ ਲੈ ਅਸੀਂ ਤੇ ਤਾਂ ਨਿਕਲਦੇ ਉਹ ਵੀ ਛੇਕ ਦਿੰਦੇ ਨੇ ਆਪਣੇ ਵੀ ਜਿਨ੍ਹਾਂ ਚ ਮੋਹ ਹੁੰਦਾ ਪਿਛਲੇ ਜਨਮਾਂ ਦਾ ਉਹ ਵੀ ਛੱਡ ਦਿੰਦੇ ਨੇ ਨਾ ਹੀ ਠੌਂ ਤਾਂ ਲਿਖੇ ਨਾਨਕ ਸੰਤ ਭਾਵੇਂ ਤਾਂ ਲੈ ਮਿਲਾਏ ਨਾਨਕ ਸੰਤ ਭਾਵੇਂ ਤਾਂ ਲੈ ਮਿਲਾਏ ਉਹ ਵੀ ਨਫ਼ਰਤ ਕਰਨ ਲੱਗ ਜਾਂਦੇ ਜਿਨ੍ਹਾਂ ਨੂੰ ਉਹ ਹੁੰਦਾ ਉਹ ਵੀ ਨਫ਼ਰਤ ਕਰਦੇ ਨੇ ਭਾਵਨਾ ਗਿਆਨ ਸੰਤ ਕੇ ਦੋਖੀ ਨਾਨਕ ਸੰਤ ਭਾਵੇ ਤਾਂ ਲੈ ਇਹ ਸੰਤ ਖੁਦ ਹੀ ਸੰਤ ਭਾਵੇ ਇਹਦੇ ਅੰਦਰ ਵੀ ਸੰਤ ਹੈ ਸੰਤ ਕੇ ਦੁਖੀ ਦੇ ਅੰਦਰ ਵੀ ਸੰਤ ਹੈ ਉਹਦੇ ਅੰਦਰਲਾ ਵੀ ਦੁਖੀ ਹੈ ਜੇ ਬਾਹਰ ਸੱਚ ਦੇ ਖਿਲਾਫ ਕਰਦਾ ਜਿਹੜਾ ਸੱਚ ਦੀ ਮੁਖਾਲਫਤ ਕਰਦਾ ਉਹਦੇ ਅੰਦਰਲਾ ਸੰਤ ਦੁਖੀ ਹੈ ਉਹਦੇ ਅੰਦਰ ਵਾਲਾ ਸੰਤ ਦੁਖੀ ਹੈ ਦੀਵਾ ਬੁਝਿਆ ਹੋਇਆ ਉਹਦਾ ਰਹਿੰਦਾ ਤੇਰੇ ਦਾ ਪਤਾ ਉਹਨੂੰ ਮੈਂ ਅਪਰਾਧ ਕਰ ਰਿਹਾ ਸਭ ਗੱਲ ਜਾਣਦਾ ਹੁੰਦਾ ਮਨ ਜਾਣ ਤਾਂ ਸਭ ਬਾਤ ਜਾਣਦੀ ਆਪਣਾ ਕਰ ਉਹਨਾਂ ਦਾ ਮਨ ਵੀ ਕਬੀਰ ਆਮ ਆਦਮੀ ਨੂੰ ਕਹਿ ਰਿਹਾ ਗੱਲ ਕਬੀਰ ਆਮ ਆਦਮੀ ਨੂੰ ਗੱਲ ਕਹਿ ਰਿਹਾ ਗੱਲ ਉਹਨਾਂ ਗੁਰੂਆਂ ਨੂੰ ਕਹਿ ਰਿਹਾ ਜਿਹੜੇ ਬਰਾਬਰ ਦੇ ਨੇ ਕਹਿੰਦੇ ਮਨ ਜਾਣਦਾ ਸਭ ਬਾਤ ਮਨ ਥੋੜਾ ਵੀ ਜਾਣਦਾ ਸੱਚ ਕੀ ਹੈ ਝੂਠ ਕੀ ਹੈ ਪਰ ਹੁਣ ਤੁਸੀਂ ਜਾਣ ਕੇ ਵੀ ਔਗਣ ਕਰਦੇ ਹੋ ਔਗਣਾ ਵਾਲੇ ਜਾਂਦੇ ਹੋ ਗੁਣਾ ਵਾਲ ਨਹੀਂ ਆਉਂਦੇ ਕਾਹੇ ਕੀ ਕੁਸਲਾਤ ਤੁਸੀਂ ਕਿਵੇਂ ਭਾਲਦੇ ਹੋ ਸੁੱਖ ਕਿਵੇਂ ਭਾਲਦੇ ਹੋ ਪਰ ਰੋਗ ਦਾ ਸੁੱਖ ਕਿਸ ਦੇਸ ਤੇ ਭਾਲਦੇ ਹੋ ਕਾਹੇ ਕੀ ਕੁਛ ਰਾਤ ਆਖ ਦੀ ਕੋਈ ਪੜਾ ਸਮਝਿਆ ਤੁਹਾਨੂੰ ਤਾਂ ਠੀਕ ਹੈ ਕੀ ਹੈ ਗਲਤ ਕੀ ਹੈ ਤੇ ਤੁਸੀਂ ਖੂਹ 'ਚ ਡਿੱਗਦੇ ਹੋ ਫਿਰ ਤਾਂ ਗੱਲੇ ਕਰਦਣਾ ਕਿਸੇ ਦਾ ਕੀ ਕਸੂਰ ਹੈ ਉਹ ਤਾਂ ਖੂਜ ਜ਼ਬਰਦਸਤੀ ਸੱਟਣਾ ਦੀ ਤੂੰ ਤਾਂ ਆਪੇ ਡਿੱਪਿਆ ਕੋਈ ਸ਼ਿਕਾਇਤ ਨਹੀਂ ਨਾ ਕਰ ਸਕਦਾ ਕਿਸੇ ਨੇ ਸਿੱਟਿਆ ਹੈ ਕੱਢਣ ਵਾਲਾ ਤੈਨੂੰ ਕਿਉਂ ਕੱਢੂਗਾ ਜਾਂ ਤੂੰ ਆਪ ਡਿਗੇ ਜਿਹੜਾ ਸਾਰੀ ਬਾਤ ਜਾਣਦਾ ਉਹਨੂੰ ਗੱਲ ਗਈ ਹੈ ਨੂੰ ਗੱਲ ਕਹੀ ਆ ਆਮ ਆਦਮੀ ਦੀ ਕੋਈ ਗੱਲ ਨਹੀਂ ਅਸਲ ਦੇ ਵਿੱਚ ਜਿਹੜੇ ਪਿਛੇ ਅਸੀਂ ਕਰਿਆ ਹੈ ਅਰਥ ਉਹ ਅਰਥ ਕੱਢਣ ਵਾਲੇ ਹੁਣ ਹੋਣਗੇ ਤੋੜਨ ਵਾਲੇ ਪਹਿਲਾਂ ਹੋਏ ਸਮਝ ਲੱਗੀ ਗੱਲ ਦੀ ਉਹੀ ਅਰਥ ਹੋਣੇ ਨੇ ਉਹੀ ਪੰਕਤੀਆਂ ਨੇ ਉਦੋਂ ਤੋੜਨ ਵਾਲੀਆਂ ਸੀ ਭੰਨਣ ਵਾਲੀਆਂ ਸੀ ਹੁਣ ਘਾੜ ਵਾਲੀਆਂ ਨੇ ਕੁਰਬਾਨੀ ਤਾਂ ਉਹੀ ਆਉਣੀ ਹੈ ਦੁਬਾਰਾ ਪਰ ਹੁਣ ਕੱਢ ਵਾਲੀ ਆਉਣੀ ਕਿਸ ਸਟੈਂਡ ਦਾ ਕਿਸ ਕੈਟਾਗਰੀ ਦੇ ਆਦਮੀ ਨੂੰ ਗੱਲ ਕਹੀ ਹੋਈ ਹੈ ਆਮ ਆਦਮੀ ਨੂੰ ਕੀ ਜਾਣੀ ਹੈ ਗੱਲ ਉਹ ਵਿਚਾਰੇ ਕੀ ਜਾਣਦੇ ਨੇ ਉਹਨਾਂ ਦਾ ਜੋ ਦੱਸਦਾ ਉਹ ਜਾਣਦੇ ਨੇ ਬਲੈਕਮੇਲਰਾਂ ਨੇ ਜੋ ਸੰਤਾਂ ਨੇ ਆ ਪੰਡਤ ਨੇ ਜੋ ਸਮਝਾਤਾ ਟਾਰਗੇਟ ਕਿਹਨੂੰ ਕੀਤਾ ਹੋਇਆ ਪੰਡਤ ਨੂੰ ਕੀਤਾ ਪੜਿਆ ਆਦਮੀ ਨੂੰ ਸਾਰਾ ਆਦਮੀ ਨੂੰ ਕਹਦ ਕੇ ਪੜਿਆ ਕਵਣ ਕਮੰਦ ਤੋਂ ਬੁਲਾ ਕੇ ਗੁਰੂ ਕਿਹਾ ਪੜਨੇ ਪੜਨੇ ਤੋਂ ਨਹੀਂ ਬ੍ਰਾਹਮਣ ਨੂੰ ਲਿਆ ਪੜਿਆ ਜਿਹੜਾ ਗੁਰੂ ਉਹਨੂੰ ਕਿਹਾ ਹੋਇਆ ਜਦ ਕਮਾ ਤੋਂ ਉੱਤੋਂ ਲੱਗਿਆ ਜਾਂਦਾ ਰਾਜਾ ਦਾ ਸਾ ਪਰਜਾ ਪਰਜਾ ਦਾ ਕੀ ਕਸੂਰ ਜਿਹਨੇ ਮਤ ਬਣਾਤੀ ਮੱਤ ਬਣ ਗਈ ਰਸ ਬਣ ਗਿਆ ਥੱਲੇ ਵਾਲੇ ਤਾਂ ਵਿਚਾਰੇ ਮੰਨਣ ਵਾਲੇ ਨੇ ਥੋੜੀ ਬੁੱਧੀ ਵਾਲੇ ਹੀ